ਮਹਾਂ ਦਾ ਪਹਿਲਾ ਹੋਮ ਵਿੱਚ ਆਇਆ ਹੋਮ ਵਿੱਚ ਗਿਆ ਇਹ ਸਚਿਆਰ ਦੀ ਕਹਾਣੀ ਜਿਹੜਾ ਸੰਸਾਰ ਦਾ ਸੱਚਾ ਹੈ ਉਹਦੀ ਕਹਾਣੀ ਇਹ ਹੋ ਹੈ ਬਿਮਾਰੀ ਹੈ ਅੱਧਾ ਸਚਿਆਰ ਹੈ ਦਾ ਕੂੜਿਆਰ ਹੈ ਮਨ ਝੂਠਾ ਹੈ ਕੂੜਿਆਰ ਹੈ ਚਿੱਤ ਸਚਿਆਰ ਹੈ ਚਿੱਤ ਨੂੰ ਹੋਵਾ ਇਹਨੂੰ ਮੈਂ ਮਨ ਚ ਬਿਮਾਰੀ ਦੋਹਾਂ ਹੈ ਹੱਥ ਦੋਹਾਂ ਨਾਲ ਤਾੜੀ ਵੱਜਦੀ ਹੈ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਗਿਆ ਸੰਸਾਰ ਚ ਆਇਆ ਸੀ ਹੋਂ ਚ ਹੋਂ ਲੈ ਕੇ ਆਇਆ ਸੀ ਹੋਂ ਲੈ ਕੇ ਚਲਾ ਹੋਂ ਛੱਡ ਕੇ ਜਾਣਾ ਸੀ ਛੱਡ ਕੇ ਨਹੀਂ ਗਿਆ ਛੱਡਣ ਆਇਆ ਤਾਂ ਸੰਸਾਰ ਚ ਹੋ ਸੱਚ ਕਰਨ ਵਾਲੇ ਕਹਿੰਦੇ ਹੋਂ ਉੱਥੇ ਛੱਡਿਆ ਇਹ ਇੱਥੇ ਦੀ ਚੀਜ਼ ਹੈ ਹੋਂ ਹੋਂ ਨੂੰ ਛੱਡਿਆ ਫਿਰ ਆ ਜਾ ਦਰਬਾਰ ਨਾਲ ਹੋਂ ਨਾਲੇ ਲੈ ਕੇ ਗਿਆ ਭੁੱਲ ਗਿਆ ਨਾ ਇੱਥੇ ਆ ਕੇ ਮੈਂ ਹੋਂ ਛੱਡਣ ਆਇਆ ਹੋ ਛੱਡਣ ਆਇਆ ਇੱਕ ਵਾਰੀ ਹੋਰ ਖੜੀ ਕਰ ਲਈ ਮੈਂ ਹੋ ਗਈ ਚਲ ਮੈਂ ਤਾਂ ਛੁੱਟ ਗਈ ਮੈਂ ਤਾਂ ਉਹਨਾਂ ਜਰਾ ਜਨਾ ਜਰਮਾਨ ਹੈ ਜਿੰਨਾ ਜਰਮਾਨ ਆ ਉਹਨਾਂ ਜਿਹੜਾ ਮੈਂ ਮਨ ਪੈਦਾ ਹੋਇਆ ਸੀ ਸਰੀਰ ਪੈਦਾ ਹੋਇਆ ਸੀ ਸਰੀਰ ਕਰਕੇ ਮੈਂ ਸੀ ਸਰੀਰ ਨਹੀਂ ਰਿਹਾ ਤਾਂ ਮੈਂ ਨਹੀਂ ਰਹੀ ਤਾਂ ਮਨ ਰਿਹਾ ਤਾਂ ਮੈਂ ਰਹੀ ਦੋਵੇਂ ਨਾਲ ਪਰ ਹੋ ਰਹੀ ਬਿਮਾਰੀ ਕਿੱਥੋਂ ਆਇਆ ਦੂਰੋਂ ਚੱਲ ਕੇ ਹੋ ਨਹੀਂ ਛੱਡ ਜਾਂਦਾ ਮੈਂ ਤੱਕੀ ਤੋਂ ਛੜਨਾ ਜੀ ਛੱਡ ਮੰਨਣਾ ਨਹੀਂ ਛੱਡ ਮੈਂ ਲੈਣੀ ਹੈ ਉਹਦੇ ਹੋਵਾਂ ਹੋ ਵਿੱਚ ਜੰਮਿਆ ਹੋ ਵਿੱਚ ਮੂਆ ਹੋ ਜੇ ਜੰਮਿਆ ਸੀ ਹੋ ਲੈ ਕੇ ਜੰਮਿਆ ਸੀਗਾ ਹੋ ਲੈ ਕੇ ਮਰ ਗਿਆ ਫਿਰ ਆਇਆ ਕੀ ਕਰਨ ਸੀ ਕੀ ਕਰਨਾ ਹੈ ਜੈ ਜੀ ਮੈਂ ਲੈ ਗਿਆ ਆਇਆ ਉਹ ਜੋ ਲੈ ਗਿਆ ਨਾ ਧੋਬੀ ਘਾਟ ਤੇ ਵੀ ਗਿਆ ਕਪੜੇ ਬਣਾ ਧੋਤੇ ਤੀਰਥ ਤੇ ਵੀ ਗਿਆ ਇਸ਼ਨਾਨ ਬਣਾ ਕੀਤਾ ਇਸ ਤੱਕ ਜਾਇਆ ਆ ਇਸ਼ਨਾਨ ਕਰਕੇ ਨਹੀਂ ਆਇਆ ਮੈਂ ਧੋ ਕੇ ਨਹੀਂ ਆਇਆ ਹੋਮ ਚ ਦਿੱਤਾ ਹੋਮ ਚ ਲਿਆ ਹੋਮ ਚ ਦਿੱਤਾ ਹੋਮ ਚ ਲਿਆ ਜੇ ਦਿੱਤਾ ਦਾਨ ਕੀਤਾ ਤਾਂ ਵੀ ਹੋਮ ਚ ਜੇ ਸੰਤ ਨੇ ਕਿਸੇ ਨੇ ਲਿਆ ਤਾਂ ਵੀ ਹੋਂ ਵਿੱਚ ਜੇ ਮਿਹਨਤ ਕਰਕੇ ਲਿਆ ਤਾਂ ਵੀ ਹੋਂ ਵਿੱਚ ਕਿਉਂ ਦਿਹਾੜੀ ਨਹੀਂ ਲਈ ਕੰਮ ਕੀਤਾ ਅਨਗਾ ਤਾਂ ਲਈ ਹੈ ਮੇਰਾ ਹੱਕ ਬਣਦਾ ਹੋਂ ਵਿੱਚ ਪਰਮੇਸ਼ਰ ਦਾ ਨਹੀਂ ਬੰਦਿਆ ਤਾਂ ਦੇਣ ਵੇਲੇ ਨਾ ਲੈਣ ਵੇਲੇ ਤਨਖਾਹ ਨੂੰ ਦਾਤ ਨਹੀਂ ਮੰਨਿਆ ਜੋ ਪੈਦਾ ਕੀਤਾ ਫਸਲ ਹੋਈ ਦਾਤ ਨਹੀਂ ਮੰਨੀ ਜੋ ਬਿਜਨਸ ਦੇ ਵਿੱਚ ਵਾਧਾ ਹੋਇਆ ਉਹਨੂੰ ਦਾਤ ਨਹੀਂ ਮੰਨੀ ਨਹੀਂ ਆਪਣੀ ਅਕਲ ਦੀ ਜਿਹੜੀ ਕਮਾਈ ਮੰਨੀ ਉਹ ਹੀ ਰੱਖਦਾ ਵੀ ਜੇ ਦਿੱਤਾ ਹੋ ਬੁਲਿਆ ਉਹ ਵਿੱਚ ਵਿੱਚ ਘਟਿਆ ਹੋ ਵਿੱਚ ਗਿਆ ਉਹ ਵਿੱਚ ਘਟਿਆ ਕਿਵੇਂ ਤਾਂ ਕੀਤਾ ਮਾਲਾ ਫੇਰੀਆ ਪ੍ਰਾਪਤੀ ਹੋਈ ਨਾ ਕੁਝ ਗਿਆਨ ਪ੍ਰਾਪਤ ਕੀਤਾ ਕਾਰ ਸੇਵਾ ਨੂੰ ਬਹੁਤ ਗੁਰਦੁਆਰੇ ਬਣਾਏ ਨੇ ਬਹੁਤ ਹਰ ਵਕਤ ਚਰਚ ਝੂਟੇ ਉਹ ਫਿਰਦਾ ਰਿਹਾ ਕਾਰਜ ਭੱਜਿਆ ਦਿਨ ਰਾਤ ਸੌਂਦਾ ਨਹੀਂ ਰਿਹਾ ਤੜਕੇ 2 ਵਜੇ ਵੀ ਉੱਠਿਆ ਕਠਨ ਕੰਮ ਵੀ ਕੀਤੇ ਨੇ ਸਭ ਵੀ ਕੀਤੇ ਨੇ ਗਿਆ ਕਿਵੇਂ ਹੋ ਜੀ ਦੁਨੀਆ ਦੀ ਵਿੜਾਈ ਹੋ ਗਈ ਇਹਦੇ ਨਾਲ ਮਿਲਿਆ ਕੀ ਸੀ ਮਿਲੀ ਸੀ ਦੁਨੀਆ ਦੀ ਵਿੜਾਈ ਮਾਨ ਮਿਲਿਆ ਸੀ ਸਨਮਾਨ ਜੈਸਾ ਮਾਨ ਤੈਸਾ ਬਿਲਕੁਲ ਸਾਰੇ ਹੀ ਮਾਨ ਬਣ ਗਿਆ ਜੋ ਕੁਝ ਕੀਤਾ ਮਾਨ ਮਿਲਿਆ ਮਾਨ ਚਾਹਿਆ ਮਿਲਦੀ ਸਾਰੇ ਹੀ ਹੋ ਕਰਕੇ ਮਾਨ ਬਣ ਗਏ ਮੱਝ ਰੱਖੀ ਪੱਠੇ ਪਾਏ ਮੈਂ ਬਹੁਤ ਸੇਵਾ ਕੀਤੀ ਲੜਾਈ ਵੀ ਦੁੱਧ ਨਹੀਂ ਨਾ ਹੋਇਆ ਜਿਹੜਾ ਦੁੱਧ ਚੋਇਆ ਨਾ ਉਹ ਸਾਰੇ ਜਾਇਆ ਚਲਿਆ ਗਿਆ ਖਰਾਬ ਹੋ ਗਿਆ ਉਹ ਵਿੱਚ ਖਟਿਆ ਹੋਮ ਵਿੱਚ ਹੋਮ ਕਰਕੇ ਹੀ ਚਲਿਆ ਮੈਂ ਕਰਦਾ ਮੈਂ ਕਰਦਾ ਜਿੰਨਾ ਚਿਰ ਨਾ ਉਹਨਾਂ ਚਿਰ ਜਾਉ ਗਈ ਉਹਨਾਂ ਚਿਰ ਹੋਰ ਜਦ ਲੱਗ ਜਾਣੇ ਮੈਂ ਕੁਝ ਕਰਦਾ ਜਿਹੜੇ ਮੈਂ ਕਰਦਾ ਕਹਿੰਦੇ ਨੇ ਉਹੀ ਕਾਰ ਸੇਵਾ ਕਰਦੇ ਨੇ ਜਦੋਂ ਮੈਂ ਛੁੱਟ ਗਈ ਕਾਰ ਸੇਵਾ ਹੀ ਨਹੀਂ ਕਰਨੀ ਫਿਰ ਕੀ ਲੋੜ ਹੈ ਕਰਨ ਦੀ ਫਿਰ ਕੁਝ ਕਰਨ ਆਇਆ ਜਿਹੜਾ ਉਹ ਕਰੂਗਾ ਜਿਹੜਾ ਕੰਮ ਕਰਨ ਆਇਆ ਉਹ ਕਰੂਗਾ ਜਦੋਂ ਮੈਂ ਛੁੱਟ ਗਈ ਨਾ ਜਿਹੜਾ ਕੰਮ ਛੱਡੀ ਬੈਠਾ ਫਿਰ ਉਹ ਕਰੂਗਾ ਕਰਨੋ ਹਤੋ ਸੁਣਾ ਕੀ ਹਾਂ ਕਰਨੋ ਹਤੋ ਸੁਣਾ ਕੀ ਹੋ ਜਿਹੜਾ ਕਰਨ ਆਇਆ ਉਹ ਤਾਂ ਕਰੇ ਨਹੀਂ ਰਿਹਾ ਕਰ ਗਈ ਹੈ ਹੋ ਵਿੱਚ ਕਮਾਈ ਹੋ ਵਿੱਚ ਕਰ ਰਿਹਾ ਹੋ ਵਿੱਚ ਚਲੀ ਜਾਣੀ ਹੈ ਹੋ ਵਿੱਚ ਖਟਿਆ ਹੋ ਵਿੱਚ ਗਿਆ ਹੋ ਵਿੱਚ ਹੋ ਵਿੱਚ ਸਜਿਆਰ ਕੂੜਿਆ ਹੋ ਵਿੱਚ ਸਚਿਆਰ ਸਚਿਆਰ ਜਿਹੜਾ ਚੇਤਾ ਹੋ ਵਿੱਚ ਹੈ ਸਦਫਾ ਹੋਣਾ ਹੈ ਜਾਂ ਧਰਮ ਰਾਜੇ ਹੋ ਵਿੱਚ ਹੈ ਤਾਂ ਫਿਰ ਕਰੂ ਕੀ ਇਹ ਸਚਿਆਰ ਵੀ ਕੂੜਿਆਰਾ ਤਾਂ ਇਹਨੂੰ ਬਣ ਦਿੰਦੇ ਸੀ ਕਿ ਹੋਆ ਰਬ ਬਿਮਾਰੀ ਇਹਨੂੰ ਇਹ ਸਚਿਆਰ ਹੁੰਦਾ ਹੋਇਆ ਵੀ ਕੂੜਿਆਰ ਹੈ ਚਿੱਤ ਚਿੱਤ ਵੀ ਨਹੀਂ ਗਿਆ ਸਚਿਆਰ ਬਿਮਾਰੀ ਉਸੇ ਦਾ ਮਨ ਮੈਲਾ ਚਿੱਤ ਜਿਹਦਾ ਮਨ ਮੈਲਾ ਸਚਿਆਰ ਹੁੰਦਾ ਉਹ ਵੀ ਕੂੜਿਆਰ ਰਜ ਹੋਵੇ ਵਿੱਚ ਬਿਮਾਰੀ ਹੋਦੀ ਅੰਦਰ ਜੀਵਾਤਮਾ ਨੂੰ ਹੈ ਪ੍ਰਾਤਮਾ ਨੂੰ ਬਿਮਾਰੀ ਹੈ ਹੋਦੀ ਇਹਦੀ ਹੋ ਨਹੀਂ ਛੁੱਟਦੀ ਹੋ ਵਿੱਚ ਪਾਪ ਪੁੰਨ ਵਿਚਾਰ ਜਿੰਨਾ ਜਰ ਪਾਪ ਪੁੰਨ ਨੂੰ ਮੰਨਦਾ ਹੈ ਉਹਨਾਂ ਜਰ ਹੋ ਹੈ ਜਿੰਨੇ ਪਾਪ ਪੁੰਨ ਨੂੰ ਮੰਨਦੇ ਨੇ ਸਾਰੇ ਅੰਦਰ ਹੋ ਜਿੰਨੀਆਂ ਪਾਪ ਪੁੰਨ ਨੂੰ ਮੰਨਣ ਵਾਲੀਆਂ ਬੱਤਾਂ ਨੇ ਸਾਰੀਆਂ ਹੋਮੇ ਤੋਂ ਗ੍ਰਸਤ ਨੇ ਨੂੰ ਮੈਂ ਕਰਦਾ ਉਹਨਾਂ ਦੇ ਵਿੱਚ ਹੈ ਮੈਂ ਪੁੰਨ ਕਰਦਾ ਮੈਂ ਪਾਪ ਕਰਦਾ ਪਾਪ ਪੁੰਨ ਦੇ ਵਿਚਾਰ ਉਹਨਾਂ ਚਿਰ ਚੱਲਦੀ ਹੈ ਜਿੰਨਾ ਚਿਰ ਹਾਂ ਹੈ ਜਿੱਦਣ ਹਾਂ ਛੁੱਟ ਗਈ ਪਾਪ ਪੁੰਨ ਖਤਮ ਪਾਪ ਪੁੰਨ ਤਾਂ ਕਹਾਵਤ ਬਣਦੀ ਹੈ ਗੁਰਮੁਖਾਂ ਵਾਸਤੇ ਪਾਪ ਪੁੰਨ ਦਾ ਭਈ ਕਹਾਵਤ ਕਿਉਂ ਕੋ ਨਰਕ ਕੋ ਸੁਰਗ ਵਿਛਾਵਤ ਪੁੰਨ ਕਿਉਂ ਕਰਦਾ ਸੁਰਗ ਵਾਸਤੇ ਪਾਪ ਹੋ ਜਾਂਦੇ ਨੇ ਪਤਾ ਲੱਗਦਾ ਨਰਕ ਜਾਊਂਗਾ ਨਰਕ ਸੁਰਗ ਦੀ ਇੱਛਾ ਵਾਲਿਆਂ ਦੀ ਹੈ ਨਾ ਕਿਤੇ ਨਰਕ ਹੈ ਨਾ ਕਿਤੇ ਸੁਰਗ ਦੋ ਚੀਜ਼ਾਂ ਹਨ ਦੀ ਇਹਦਾ ਉਹ ਅਗਿਆਨਤਾ ਹੈ ਉਹਨਾਂ ਦੀ ਸਾਰੀਆਂ ਮਤਾਂ ਅਗਿਆਨਤਾ ਜਿਹਨੇ ਕੋਈ ਕਿਤੇ ਸੁਰਗ ਨਹੀਂ ਕੋਈ ਕਿਤੇ ਨਰਕ ਇੱਥੇ ਹੀ ਨਰਕ ਹੈ ਇੱਥੇ ਹੀ ਸੁਰਗ ਜਿਹੜੇ ਲੋਕ ਸੁਖੀ ਨੇ ਆਪਾਂ ਨੂੰ ਲੱਗਦੇ ਹਨ ਕਿ ਦੁਖੀ ਨੇ ਜਿਹੜੇ ਸਾਨੂੰ ਸੁਖੀ ਲੱਗਦੇ ਨੇ ਨਾ ਲੋਕ ਅਮੀਰ ਨੇ ਸਾਨੂੰ ਲੱਗਦਾ ਨੇ ਸੁਖੀ ਉਹ ਤਾਂ ਉਹਨਾਂ ਨੂੰ ਪਤਾ ਨਾ ਸੁਖੀ ਨੇ ਸਾਨੂੰ ਲੱਗਦੇ ਨੇ ਇੱਕ ਦੂਏ ਨੂੰ ਉਹ ਸੁਰਗ 'ਚ ਲੱਗਦੇ ਨੇ ਸਾਨੂੰ ਲੱਗਦੇ ਨੇ ਪਰ ਗੁਰਬਾਣੀ ਕੀ ਕਹਿੰਦੀ ਹੈ ਬੜੇ ਬੜੇ ਜੇ ਦੀਸੇ ਲੋਕ ਤਰਕੋ ਵਿਆਪਾ ਚਿੰਤਾ ਰੋ ਉਹਨਾਂ ਨੂੰ ਚਿੰਤਾ ਰੋ ਵੱਧ ਵੱਧ ਰੋਗ ਵਾਲਾ ਸੁਰਗ 'ਚ ਹੁੰਦਾ ਘਟ ਰੋਗ ਵਾਲਾ ਸੁਰਗ 'ਚ ਹੁੰਦਾ ਇਹ ਵੀ ਜਿਹੜੀ ਵਿਚਾਰ ਹੈ ਨਾ ਹੋਵੇ ਤਾਂ ਗ੍ਰਸਤ ਲੋਕਾਂ ਦੇ ਵਿਚਾਰ ਹੈ ਸੁਰਗ ਬੁੱਧੀ ਥੋੜੀ ਹੈ ਨਾ ਹੋਵੇ ਤਾਂ ਗ੍ਰਸਤ ਲੋਕ ਸਿਰਫ ਵਿਦਵਾਨ ਹੋ ਸਕਦੇ ਨੇ ਵਿਦਵਾਨ ਨਹੀਂ ਹੋ ਸਕਦੇ ਜਿੱਥੇ ਤੱਕ ਹੋਵਾਂ ਹੈ ਉੱਥੇ ਤੱਕ ਬੁੱਧਵਾਨ ਨਹੀਂ ਬੁੱਧ ਕਹਿੰਦੇ ਨੇ ਬੁੱਧ ਜ਼ਰੂਰ ਹੈ ਪਰ ਬੁੱਧ ਚ ਪੂਰਨ ਬੁੱਧ ਹੈ ਨਹੀਂ ਉਹ ਵਿਵੇਕ ਬੁੱਧੀ ਹੈ ਨਹੀਂ ਨਾਨਕ ਕੋਲ ਦਾ ਭਗਤਾਂ ਕੋਲ ਦਾ ਵਿਵੇਕ ਬੁੱਧੀ ਹੈ ਭਗਤਾਂ ਸਾਰਿਆਂ ਕੋਲ ਵਿਵੇਕ ਬੁੱਧੀ ਔਰ ਭਗਤਾਂ 'ਚ ਕੋਈ ਛੋਟਾ ਬੜਾ ਇਸ ਕਰਕੇ ਨਹੀਂ ਹੁੰਦਾ ਬੁੱਧ ਇੱਕੋ ਹੀ ਹੁੰਦੀ ਹੈ ਕੋਈ ਕੰਪੀਟੀਸ਼ਨ ਹੁੰਦਾ ਕੰਪੀਟੀਸ਼ਨ ਦੇ ਵਿੱਚ ਸਾਰੇ ਬੈਠਦੇ ਨੇ ਪੇਪਰ ਹੁੰਦੇ ਨੇ ਤੇ ਇਹ ਥੋੜੀ ਦੇਖਣਾ ਅਮੀਰ ਦਾ ਬੱਚਾ ਆ ਗਰੀਬ ਦਾ ਬੱਚਾ ਪੇਪਰ ਦੇਖਣਾ ਨੰਬਰ ਦੇਖਣੇ ਨੇ ਉੱਥੇ ਕੀ ਮਤਲਬ ਕਿ ਰਾਜੇ ਦਾ ਆ ਗਰੀਬ ਦਾ ਜੇ ਇਮਾਨਦਾਰੀ ਨਾਲ ਦੇਖਣਾ ਹੋਵੇ ਕੁਆਲੀਫਿਕੇਸ਼ਨ ਦੇਖਣੀ ਇੰਟੈਲੀਜੈਂਸ ਹੀ ਦੇਖਣੀ ਹੈ ਇੰਟੈਲੀਜੈਂਟ ਹੈ ਠੀਕ ਹੈ ਤੇ ਭਗਤਾਂ ਜੇ ਵੀ ਗਰੀਬੀ ਦੇਖੀ ਹੈ ਬੁੱਧੀ ਜੋ ਮੇਰੀ ਗਰੀਬੀ ਦਾ ਕੀ ਮਤਲਬ ਆ ਤਕਰੀਬਾਂ ਦੇ ਬੱਚੇ ਵਜ਼ੀਰ ਬਣਾ ਲੈ ਚੰਗੇ ਚੰਗੇ ਰਾਜਾ ਗਰੀਬੀ ਦਾ ਬੁੱਧੀ ਨਾਲ ਕੀ ਬਸ ਬੁੱਧੀ ਤਾਂ ਆਪਣੇ ਆਪ ਇੱਕ ਬਹੁਤ ਕੀਮਤੀ ਚੀਜ਼ ਹੈ ਬੁੱਧੀ ਦੀ ਤਾਂ ਕੀਮਤ ਨਹੀਂ ਹੈ ਸੰਸਾਰ ਦੇ ਵਿੱਚ ਸੰਸਾਰ 'ਚ ਕੋਈ ਕੀਮਤ ਨਹੀਂ ਬੁੱਧੀ ਵਿਦਿਆ ਦੀ ਕੀਮਤ ਹੈ ਵਿਦਿਆ ਦੀ ਕੀਮਤ ਹੈ ਬੁੱਧੀ ਦੀ ਕੋਈ ਨਹੀਂ ਜਿਹੜੀ ਸੰਸਾਰੀ ਪੜ੍ਹਾਈ ਹੈ ਉਹਦੀ ਕੀਮਤ ਹੈ ਜਿੱਥੇ ਤੱਕ ਮੈਟਰ ਦੀ ਪੜ੍ਹਾਈ ਹੈ ਉੱਥੇ ਤੱਕ ਕੀਮਤ ਹੈ ਉਹ ਬੁੱਧੀ ਦਾ ਪੂਰੀ ਬੁੱਧ ਨਹੀਂ ਪੂਰੀ ਬੁੱਧ ਉਹ ਹੈ ਜਿਹੜੀ ਦੋਹਾਂ ਚੀਜ਼ਾਂ ਨੂੰ ਜਾਣਦੀ ਹੈ ਜੜ ਔਰ ਚੇਤਨ ਜਿਹਨੂੰ ਜੜ ਔਰ ਚੇਤਨ ਦੋਹਾਂ ਦਾ ਗਿਆਨ ਹੈ ਪੂਰੀ ਬੁੱਧ ਜਿਹਨੂੰ ਕੇਵਲ ਜੜ ਵਸਤੂ ਦਾ ਗਿਆਨ ਹੈ ਉਹ ਪੂਰੀ ਬੁੱਧ ਨਹੀਂ ਪੂਰੀ ਬੁੱਧ ਕਿਹਨੂੰ ਕਹਿੰਦੇ ਨੇ ਚੇਤਨ ਔਰ ਜੜ ਦਾ ਦੋਹਾਂ ਦਾ ਗਿਆਨ ਕਿਉਂਕਿ ਦੋ ਹੀ ਚੀਜ਼ਾਂ ਨੇ ਸੰਸਾਰ ਚੇਤਨ ਵੀ ਹੈ ਜੜ ਵੀ ਕੱਲੀ ਜੜ ਦਾ ਗਿਆਨ ਰੱਖਣ ਵਾਲੇ ਉਹ ਵੀ ਥੋੜੇ ਜਿਹੇ ਹਿੱਸੇ ਦਾ ਜੜ ਦਾ ਗਿਆਨ ਰੱਖਣ ਵਾਲੇ ਪੂਰੀ ਬੁੱਧ ਕਿਵੇਂ ਹੋ ਜੂ ਕੋਈ ਆਦਮੀ ਦੱਸੇ ਪੂਰੀ ਬੁੱਧ ਵਾਲਾ ਪੈਦਾ ਹੋਇਆ ਹੈ ਇੱਕ ਵਿਸ਼ੇ ਦਾ ਗਿਆਨ ਵੀ ਨਹੀਂ ਹੁੰਦਾ ਇੱਕ ਵਿਸ਼ਾ ਕੋਈ ਲੈ ਲਵੇ ਉਹਦਾ ਵੀ ਪੂਰਾ ਗਿਆਨ ਪੂਰੀ ਖੋਜ ਨਹੀਂ ਹੁੰਦੀ ਸਾਰੀ ਜ਼ਿੰਦਗੀ ਚ ਠੀਕ ਆ ਉਹਨਾਂ ਨੇ ਸਾਇੰਸਦਾਨਾਂ ਨੇ ਵੀ ਖੋਜ ਕੀਤੀ ਹੈ ਵੈਦਿਕ ਦੀਆਂ ਵੀ ਖੋਜਾਂ ਨੇ ਪਰ ਪੂਰੀ ਬੁੱਧ ਥੋੜੀ ਆ ਉੱਥੇ ਪੂਰੀ ਬੁੱਧ ਨਹੀਂ ਪੂਰੀ ਬੁੱਧ ਹੈ ਜਿਹੜਾ ਸਮੁੱਚਾ ਜਿਹੜੀ ਰਾਜਾ ਰਾਮ ਦੀ ਕਹਾਣੀ ਹੈ ਨਾ ਸਾਰੀ ਇਹ ਸਾਰੀ ਨੂੰ ਸਮਝਣ ਪਏ ਪੂਰੀ ਬੁੱਧ ਪੂਰੇ ਵਿਸ਼ਵ ਨੂੰ ਸਮਝ ਲੈ ਜੜਾ ਚਿੱਤ ਨੂੰ ਪੂਰੀ ਨੂੰ ਜਕਵੀਰ ਕਹਿੰਦਾ ਜਾਣੀ ਜਾਣੀ ਰੇ ਰਾਜਾ ਰਾਮ ਕੀ ਕਹਾਣੀ ਮੈਂ ਪੂਰੀ ਰਾਜਾ ਰਾਮ ਕੀ ਕਹਾਣੀ ਜਾਣੀ ਉਹ ਪੂਰੀ ਬੁੱਧ ਤਾਂ ਲੋ ਕਹਿੰਦੇ ਨੇ ਕਬੀਰ ਨੂੰ ਨਹੀਂ ਕੋਈ ਸਮਝ ਸਕਦਾ ਅੱਜ ਕਬੀਰ ਨੂੰ ਮੰਨਦਾ ਨਾ ਕੋਈ ਨਹੀਂ ਸਮਝ ਸਕਦਾ ਜੱਜ ਮੈਨੂੰ ਮਿਲਿਆ ਕਾਸ਼ੀ ਦਾ ਹੀ ਸੀ ਯੂਪੀ ਦਾ ਕਾਸ਼ੀ ਪੜਿਆ ਸੀ ਵਿਸ਼ਵ ਵਿਦਿਆਲੇ ਗੋਲਡ ਮੈਡਲ ਮੈਡਲਿਸਟ ਸੀ ਹਿੰਦੀ ਸਾਹਿਤ ਦਾ ਉਹ ਕਹਿੰਦਾ ਕਬੀਰ ਨੂੰ ਨਹੀਂ ਸਮਝ ਸਕਿਆ ਕੋਈ ਆਦਮੀ ਅਸੀਂ ਮੰਨਦੇ ਹਾਂ ਕਬੀਰ ਨੂੰ ਨਹੀਂ ਸਮਝ ਸਕਦਾ ਇਸ ਵੇਲੇ ਕੋਈ ਕੋਈ ਕੀਤੀ ਜਾਂਦੀ ਹੈ ਨਹੀਂ ਸਮਝ ਆ ਰਿਹਾ ਮਗਰ ਇਹ ਥੋੜੀ ਜਿਹੀ ਹੈ ਨਾ ਕਬੀਰ ਦੀ ਬੋਲੀ ਗੁਰੂ ਖਾਲੀ ਭਾਸ਼ਾ ਕਿਤਾਬੀ ਭਾਸ਼ਾ ਤੁਹਾਡੇ ਵਾਲੀ ਦੀ ਇਹ ਭਾਸ਼ਾ ਹੋਰ ਕੁਝ ਗੱਲਾਂ ਹੋਈਆਂ ਸਮਝਿਆ ਵੀ ਹਾਂ ਠੀਕ ਟਾਈਮ ਥੋੜਾ ਸੀ ਥੋੜਾ ਟਾਈਮ ਦੇ ਵਿੱਚ ਕੀ ਸਮਝਣ ਸੀ ਮੰਨਦੇ ਨੇ ਲੋਕ ਵੀ ਉਹਨੂੰ ਅਸੀਂ ਸਮਝ ਨਹੀਂ ਸਕਦੇ ਜਿਹਦੀ ਬੋਲੀ ਦੀ ਤੁਸੀਂ ਭਾਸ਼ਾ ਨਹੀਂ ਸਮਝ ਸਕਦੇ ਉਹਦਾ ਗਿਆਨ ਕਿਵੇਂ ਸਮਝੋਗੇ ਉਹ ਭਾਸ਼ਾ ਹੀ ਨਹੀਂ ਜੋ ਜਾਣਦੇ ਤੁਸੀਂ ਗੁਰੂ ਘਰ ਕਹਿੰਦਾ ਜਾਣੀ ਜਾਣੀ ਰੇ ਰਾਜਾ ਰਾਮ ਦੀ ਕਹਾਣੀ ਅੰਤਰ ਜੋਤ ਮੇਰੇ ਅੰਦਰ ਚਾਨਣ ਹੈ ਗਿਆਨ ਪ੍ਰਗਾਸਾ ਜਿਹੜਾ ਮੇਰੇ ਕੋ ਗਿਆਨ ਮੈਂ ਲਿਆ ਉਹਦਾ ਪ੍ਰਗਾਸਾ ਉਹਦਾ ਚਾਨਣ ਜਿਹਦੇ ਅੰਦਰ ਇਹ ਹੁੰਦਾ ਕਿ ਗੁਰਮੁਖ ਬਿਰਲੇ ਜਾਣੀ ਹੋਰ ਵੀ ਬਿਰਲੇ ਗੁਰਮੁਖੇ ਜਿਹੜੇ ਜਾਣਦੇ ਨੇ ਉਹ ਪੂਰਨ ਬੁੱਧ ਹੁੰਦੀ ਹੈ ਪੂਰਨ ਬਵੇਕ ਬੁੱਧ ਕਹਿੰਦੇ ਸੰਸਾਰ ਕਿਹਦੇ ਕੋਲ ਬਵੇਕ ਬੁੱਧ ਸੰਸਾਰ ਦਾ ਬਵੇਕ ਬੁੱਧ ਵਿਸ਼ਾ ਹੀ ਨਹੀਂ ਹੈ ਸੰਸਾਰ ਦਾ ਚੇਤਨ ਦੀ ਖੋਜ ਵਿਸ਼ਾ ਹੀ ਨਹੀਂ ਸੰਸਾਰ ਨਾਲ ਕੀ ਲੈਣਾ ਚਾਹਤਾ ਸੰਸਾਰ ਤਾਂ ਆਪੇ ਚੇਤਨ ਹੈ ਤਾਂ ਕਹਿੰਦਾ ਚੇਤਨ ਤਾਂ ਮੈਂ ਹੈਗਾ ਹੀ ਚੇਤਨ ਦਾ ਮੈਂ ਕੀ ਲੈਣਾ ਹਉ ਵਿੱਚ ਹੱਸਾ ਹਉ ਵਿੱਚ ਰੋਗਾ ਹਉ ਵਿੱਚ ਹੱਸਾ ਹਉ ਵਿੱਚ ਰੋਗਾ ਜੇ ਖੁਸ਼ੀ ਹੁੰਦਾ ਹੱਸਦਾ ਉਹ ਵੀ ਹਉ ਵਿੱਚ ਹੈ ਜੇ ਰੋਂਦਾ ਤਾਂ ਵੀ ਹਉ ਵਿੱਚ ਇਹਦਾ ਹੱਸਣਾ ਰੋਣਾ ਵੀ ਹਉ ਦੇ ਵਿੱਚ ਜਦ ਕੁਝ ਪਾਵਤ ਗਰਭ ਕਰਦਾ ਗਰਮ ਕਰਕੇ ਹੱਸਦਾ ਆਇਆ ਗਈ ਤਾਂ ਰੋਣ ਲੱਗਦਾ ਆਇਆ ਹਸਣਾ ਰੋਣ ਲੱਗਦਾ ਕਿਤੇ ਕਾਮਯਾਬੀ ਹੋ ਜਾਂਦੀ ਹੈ ਇਹਦੀ ਉਹ ਵਿੱਚ ਇਹਦੀ ਛਾਲ ਠੀਕ ਪੈ ਜਾਂਦੀ ਹੈ ਸਭ ਨੇ ਛਾਲਾਂ ਮਾਰੀਆਂ ਇਹਦਾ ਥੋੜਾ ਠੀਕ ਪੈ ਜਾਂਦਾ ਸਿੱਧਾ ਹੋਇਆ ਜੇ ਚਾਹੁੰਦਾ ਕੰਮ ਹੋ ਜਾਂਦਾ ਹੱਥ ਪੈਂਦਾ ਜਾਂ ਨਹੀਂ ਹੁੰਦਾ ਫਿਰ ਹੋ ਜਾਂਦਾ ਦੋਹਾਂ ਜੋਮੇ ਮੈਂ ਮੈਂ ਕੀਤਾ ਤਾਂ ਵੀ ਹੋਵੇ ਆ ਕੰਮ ਮੈਂ ਕਰ ਲਿਆ ਕਲਾਕਾਰੀ ਹੈ ਮੇਰੀ ਦਵੇ ਹੋਵੇ ਰੱਬ ਨੇ ਮੇਰਾ ਹੋਣ ਨਹੀਂ ਦਿੱਤਾ ਤਾਂ ਵੀ ਹੋਵੇ ਆ ਮੈਂ ਤਾਂ ਨਹੀਂ ਹੋਇਆ ਇਹ ਆੜਕਾ ਪੈ ਗਿਆ ਉਹ ਪੈ ਗਿਆ ਕੰਮ ਤਾਂ ਹੋ ਜਾਣਾ ਸੀ ਤਾਂ ਵੀ ਹੋਵੇ ਐ ਨਹੀਂ ਮੰਨਿਆ ਵੀ ਪਰਮੇਸ਼ਰ ਨੇ ਕੀਤਾ ਹੈ ਕਿ ਆਪੇ ਇਹ ਮੇਰਾ ਕੰਮ ਪਰਮੇਸ਼ਰ ਦੇ ਪਾੜੇ ਤੋਂ ਖਿਲਾਫ ਸੀ ਤਾਂ ਨਹੀਂ ਹੋਇਆ ਇਹ ਇਹ ਮੰਨ ਲਵੇ ਫਿਰ ਹੋਵੇ ਨਹੀਂ ਕੰਮ ਹੋਈ ਹੈ ਜੇ ਕੋ ਮੈਂ ਕੰਮ ਕੀਤਾ ਤਾਂ ਹੋਣਾ ਹੀ ਸੀ ਕੰਮ ਆ ਗਿਆ ਸੂਤ ਕਹਿੰਦੇ ਨੇ ਇਹਨਾਂ ਦੇ ਪੈਰ ਬਟੇਰਾ ਆ ਗਿਆ ਅੰਨਾ ਚਲਾ ਜਾਂਦਾ ਸੀ ਪਰ ਪੱਤੀ ਸੀ ਥੋੜੀ ਜਿਹੀ ਪਈ ਬਾਡੇ ਦੇ ਵਿੱਚ ਪੈਰ ਰੱਖ ਕੇ ਕਹਿੰਦਾ ਕਿ ਇਹ ਜੇ ਤਾਂ ਬਟੇਰਾ ਹੁੰਦਾ ਐ ਬੋਲਦੇ ਸੱਚੀ ਹੁੰਦੀ ਬਟੇਰਾ ਤਾਂ ਕੁਦਰਤੀ ਸੀ ਇਹ ਜੇ ਤਾਂ ਬਟੇਰਾ ਹੁੰਦਾ ਪੱਤੀ ਜਦ ਦੇਖਿਆ ਕਿ ਐ ਵੜ ਲਵੇ ਉਹ ਸੀਗਾ ਥੱਲੇ ਫੜਫੜ ਕੀਤਾ ਉਹਨੇ ਫੜਤਾ ਉਹ ਬਟੇਰਾ ਆ ਗਿਆ ਹੁਣ ਸ਼ਾਰੀ ਹੋ ਗਿਆ ਨਾ ਇਹਨਾਂ ਜਗਾਰੀ ਹੋਇਆ ਹੈ ਫਿਰ ਰੋਜ਼ ਫਿਰ ਜਾਵੇ ਫਿਰ ਤਾਂ ਜਬ ਡੇਰਾ ਆ ਜੂਗੇ ਦੱਸ ਦੂ ਆਏ ਕੋਈ ਕੰਮ ਹੋ ਜਾਂਦਾ ਬਸ ਉਹ ਬਡੇਰੇ ਦੀ ਮੌਤ ਸੀਗੀ ਉਹਦੇ ਦਿਮਾਗ ਜਾ ਗਿਆ ਵੀ ਇੱਥੇ ਮੌਤ ਚੱਲ ਕਰਾਉਣੇ ਵਾਲਾ ਫਿਰ ਪਿੱਛੇ ਬੈਠਾ ਉਹ ਕਹਿੰਦਾ ਸ਼ਿਕਾਰੀ ਮੈਂ ਆ ਜਾ ਕੰਮ ਮੈਂ ਦੱਸ ਹਉ ਵਿੱਚ ਭਰੀ ਹੈ ਹਉ ਵਿੱਚ ਤੋਂ ਹਉ ਵਿੱਚ ਭਰੀ ਹੈ ਜਿਹੜੀ ਮਤ ਭਰੀ ਜਾਂਦੀ ਹੈ ਨਾ ਸਾਡੀ ਬਲੀਨ ਹੋ ਜਾਂਦੀ ਹੈ ਕਿ ਹੋ ਕਰਕੇ ਹੁੰਦੀ ਨਾ ਕਰਦਾ ਇਹਦੇ ਕਰਕੇ ਮਤ ਬਲੀਨ ਹੋ ਜਾਂਦੀ ਹੈ ਨਾ ਕਰਕੇ ਭਰੀ ਹੈ ਨਾ ਬਲੀਨ ਹੋ ਜਾਂਦੀ ਹੈ ਮਤ ਜਿਆਦਾ ਧੋਦਾ ਫਿਰ ਵੀ ਹੋਣ ਵਾਲੇ ਧੋਦਾ ਉਹ ਕੀ ਪੁੰਨ ਕਰਕੇ ਇਹ ਯਾਤਰਾ ਕਰਕੇ ਮਾਲਾ ਕਰਕੇ ਫਿਰ ਕੇ ਭਜਨ ਕਰਕੇ ਹਾਂ ਦੇ ਵਿੱਚ ਦੀ ਧੋਤੀ ਜਾਂਦੀ ਹੁੰਦੀ ਨਾਮ ਨਾਲ ਨਹੀਂ ਧੋਦਾ ਹੈ ਗਿਆਨ ਨਾਲ ਨਹੀਂ ਧੋਦਾ ਪਾਪ ਦਾ ਇਲਾਜ ਪੁੱਤ ਦਾ ਦਿੱਤਾ ਪੁੱਤ ਵੀ ਆਵੇ ਪੁੱਤ ਜੀ ਦਾ ਮੈਂ ਕਰਦਾ ਹਾਂ ਪਰ ਇਹ ਕਿਉਂ ਮੈਂ ਕਰਦਾ ਮੈਂ ਤਾਂ ਹੋ ਗਿਆ ਪਾਪ ਜਾਂ ਮੈਂ ਕਰ ਦਿੱਤਾ ਪਾਪ ਭਰੀ ਗਈ ਮੈਂ ਕਰ ਕਰਨਾ ਪਊ ਹੁਣ ਮੈਨੂੰ ਪੁੱਤ ਕਰੂਗਾ ਪੁੱਤ ਅਸੀਂ ਭਰੀ ਗਈ ਹੌਂਦੇ ਨਾਲ ਚੀਜ਼ ਭਰੀ ਨੂੰ ਹਉਮੈ ਨਾਲ ਕਿਵੇਂ ਧੋਤਾ ਜਾਊਗਾ ਜਿਹੜੇ ਰੰਗ ਦੇ ਪਾਣੀ ਨਾਲ ਕੋਈ ਕਪੜਾ ਚਿੱਟਾ ਰੱਖਿਆ ਗਿਆ ਉਸੇ ਰੰਗ ਨਾਲ ਉਹ ਰੰਗ ਕਿਵੇਂ ਧੋਤਾ ਜਾਊਗਾ ਉਸੇ ਰੰਗ ਦੇ ਪਾਣੀ ਨਾਲ ਉਹਦੇ ਗਾੜੇ ਰੰਗ ਦੇ ਪਾਣੀ ਨਾਲ ਜਾਂ ਪਰ ਕਹੀਏ ਵੀ ਹੁਣ ਚਿੱਟਾ ਕੱਢ ਕੇ ਤੇ ਖੜੇ ਹੋ ਹੋਵੇ ਵਾਲੇ ਦਾ ਪਾਣੀ ਪਾ ਰਹੇ ਹੋ ਤੁਸੀਂ ਹੋਪੇ ਨੂੰ ਧੋਣਾ ਚਾਹੁੰਦੇ ਹੋ ਇਹ ਕੁਝ ਕਰ ਰਹੇ ਹੋ ਇਹ ਕੁਝ ਕਰ ਹੋ ਦੂਜੀਆਂ ਮਤਾਂ ਇਹਨਾਂ ਗੱਲਾਂ ਦੇ ਗੁਰਮਤ ਖਿਲਾਫ ਹੈ ਦੂਜੀਆਂ ਮਤਾਂ ਕਰ ਰਹੀਆਂ ਨੇ ਗੁਰਮਤ ਨਹੀਂ ਇਹ ਗੱਲ ਦੀ ਇਜਾਜ਼ਤ ਦਿੰਦੀ ਸੌ ਵਿੱਚ ਭਰਿਆ ਸੌ ਵਿੱਚ ਧੋ ਆ ਜਿਹੜੀ ਅਰਦਾਸ ਕਰਦੇ ਆ ਮਰੇ ਦੀ ਹੋਂ ਵਿੱਚ ਧੋ ਗਈ ਹੈ ਗੁਰ ਆਪਣੇ ਚਰਨਾਂ 'ਚ ਨਿਵਾਸ ਹੀ ਅਸੀਂ ਆਰਡਰ ਕਰ ਰਹੇ ਆ ਅਰਦਾਸ ਵੀ ਕਰ ਰਹੇ ਤੈਨੂੰ ਦੇਣੀਓ ਹੋਊਗੀ ਉੱਥੇ ਚਰਨਾਂ 'ਚ ਨਵਾਜ਼ ਅਸੀਂ ਸੰਗਤ ਨੇ ਜੋ ਕਹਿਤਾ ਤੂੰ ਕੌਣ ਹੁੰਦਾ ਨਾਲ ਦੇਣਾ ਨਾਲ ਉਹ ਪਤਾ ਨਹੀਂ ਕਿੱਥੇ ਬੈਠਾ ਆਦਮ ਉਹ ਪਤਾ ਨਹੀਂ ਕਿਹੜੇ ਜਨਮ ਵਿੱਚ ਪਾ ਵੀ ਦਿੱਤਾ ਨਜਾ ਕੇ ਕਿਹੜਾ ਰੱਬ ਦੇ ਜੰਦ ਇਹ ਥਾਣੇ ਮੂਰੇ ਬੈਠੇ ਨੇ ਉਹ ਜਮ ਜੇਲ੍ਹ 'ਚ ਬੈਠਾ ਥਾਣੇ ਵਾਲੇ ਫੜ ਕੇ ਜ਼ਰੂਰ ਲਗਾਏ ਤੇ ਤਾਂ ਜਦ ਭੇਤਾ ਸੀ ਉਹਨੇ ਚਲਾਨ ਕਰਕੇ ਜੇਲ੍ਹ 'ਚ ਉਹ ਇਹ ਵੀ ਨਹੀਂ ਪਤਾ ਕਿਹੜੀ ਜੇਲ੍ਹ 'ਚ ਹੈ ਇਹ ਥਾਣੇ ਮੂਰੇ ਬੈਠੇ ਨੇ ਉਹਦਾ ਬਾਹਰ ਨਿਕਲੂਗਾ ਫਿਰ ਮਿਲਾਂਗੇ ਬੈਠੇ ਰਹੋ ਗਾਣੇ ਮੂਰੇ ਉਹਦਾ ਛੇੜ ਜਾ ਪਤਾ ਨਹੀਂ ਕਿਹੜੀ ਛੇੜ ਵੀ ਨਹੀਂ ਪਤਾ ਕਿਹੜੀ ਛੇੜ ਜਾ ਤਬਦੀਲ ਹੈ ਜਿਹੜੀ ਤੁਹਾਡੀ ਅਪਰੋਚ ਤੋਂ ਬਾਹਰ ਹੈ ਚੁੱਪ ਕਰ ਲੋ ਕਿਉਂ ਕਰਦੇ ਹੋ ਵਿੱਚ ਜਾਤੀ ਜਿੰਸੀ ਖੋਵੇ ਹੋ ਵਿੱਚ ਜਾਤੀ ਜਿੰਸੀ ਖੋਵੇ ਹੋ ਕਰਕੇ ਹੀ ਬੀਜ ਵਿੱਚ ਵੀ ਖੋ ਗਿਆ ਜੀਵ ਖੋਇਆ ਪਿਆ ਸੁੱਤਾ ਪਿਆ ਹਰ ਵਿੱਚ ਵਿੱਚ ਵੀ ਖੋਇਆ ਜੀ ਜਾਤ ਬਿਰਸ਼ੁੱਧ ਹੈ ਜਨਸ ਬੀਜ ਬੀਜ ਵਿੱਚ ਵੀ ਖੋਇਆ ਪਿਆ ਹੈ ਭੁੱਲਿਆ ਪਿਆ ਆਪਣੇ ਆਪ ਨੂੰ ਬਿਰਸ਼ ਵਿੱਚ ਵੀ ਭੁੱਲਿਆ ਹੈ ਸਰੀਰ ਵੀ ਭੁੱਲਿਆ ਹੈ ਸਰੀਰ ਤੋਂ ਪਹਿਲਾਂ ਵੀ ਭੁੱਲਿਆ ਹੈ ਕਣਕਾ ਜੋ ਬੀਜੀ ਦੀ ਜੀਵਦਾ ਹੈ ਉਹਦੇ ਭੁੱਲਿਆ ਨਾ ਆਪਣੇ ਆਪ ਨੂੰ ਜਾਂ ਵੀ ਦਰਸ਼ਕਣ ਜੂਗਾ ਜਾਂ ਵੀ ਭੁੱਲਿਆ ਦੋਹਾਂ ਜੇ ਖੋਇਆ ਪਿਆ ਉਹ ਕਰਕੇ ਖੋਇਆ ਹੋਇਆ ਹੋਰ ਕੀ ਹੈ ਜਿਨਸਾਂ ਵਿੱਚ ਖੋਏ ਪਏ ਨੇ ਬੀਜ ਜਦੋਂ ਜੰਮਦੇ ਨੇ ਪੌਦਾ ਹੋ ਜਾਂਦਾ ਉਦੋਂ ਵੀ ਖੋਏ ਹੋਏ ਉਦੋਂ ਜਾਤ ਹੁੰਦੀ ਹੈ ਸਰੀਰ ਸਰੀਰ ਹੁੰਦੀ ਹੈ ਸਰੀਰ ਜਾਤ ਹੈ ਜਿਹਨੂੰ ਭੁੱਖ ਲੱਗਦੀ ਹੈ ਪਿਆਸ ਲੱਗਦੀ ਹੈ ਬੜਾ ਹੁੰਦਾ ਸਰੀਰ ਬੀਜ ਤਾਂ ਉਹਨੇ ਰਹਿੰਦਾ ਬੀਜ ਤਾਂ ਬੜਾ ਉਹਨੂੰ ਜਿਹੜਾ ਸਕਦਾ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਜੇ ਕਹਿੰਦਾ ਮੈਂ ਸਿਆਣਾ ਤਾਂ ਵੀ ਮੂਰਖ ਹੈ ਜੇ ਕਹਿੰਦਾ ਮੈਂ ਮੂਰਖ ਹਾਂ ਫਿਰ ਵੀ ਫਿਰ ਸਿਆਣਾ ਪਰ ਮੂਰਖ ਤਾਂ ਹੁੰਦਾ ਨਹੀਂ ਮੰਦਾ ਨਹੀਂ ਕਹਿੰਦਾ ਭਾਵੇਂ ਮੂਰਖ ਹੈ ਕੋਈ ਜੇ ਆਪਣੇ ਆਪ ਨੂੰ ਮੂਰਖ ਮੰਨਦਾ ਨਹੀਂ ਤਾਂ ਹੋ ਵਿੱਚ ਕਿ ਅੰਦਰੋਂ ਮੰਨਦਾ ਗੁਰੂ ਅੰਦਰੋਂ ਕਿਵੇਂ ਮੰਨਦਾ ਅੰਦਰੋਂ ਨਹੀਂ ਮੰਨਦਾ ਅੰਦਰੋਂ ਜੇ ਮੂਰਖ ਮੰਨੂਗਾ ਫਿਰ ਹੋ ਨਹੀਂ ਰਹਿੰਦੀ ਅੰਦਰੋਂ ਤਾਂ ਪੰਜਮ ਪਾਸ਼ਾ ਕਹਿੰਦੇ ਮੈਂ ਮੂਰਖ ਕੀ ਕੇ ਤੱਕ ਬਾਤ ਹੈ ਉਹ ਮੈਂ ਮੂਰਖ ਕੀ ਕਿਹੜੀ ਗੱਲ ਹੈ ਮੇਰੇ ਵਰਗੇ ਮੂਰਖ ਦੀ ਤਾਂ ਕੋਈ ਖਾਸ ਗੱਲ ਨਹੀਂ ਕੋਟ ਅਪਰਾਧੀ ਤਰੇ ਉਹਰੇ ਤਾਂ ਤਾਂ ਵੱਡੇ ਵੱਡੇ ਅਪਰਾਧੀ ਤਾਂ ਤੇ ਮੂਰਖ ਦਾ ਤਾਂ ਉਹਨਾਂ ਦਾ ਕੋਈ ਗੱਲ ਹੀ ਮੂਰਖ ਤਾਂ ਜਿਹੜਾ ਹੁੰਦਾ ਆਪਣਾ ਵਿਗਾੜਦਾ ਕਿਸੇ ਦਾ ਤਾਂ ਕੁਝ ਨਹੀਂ ਵਿਗਾੜਦਾ ਮੂਰਖ ਅਪਰਾਧੀ ਨਹੀਂ ਹੁੰਦਾ ਮੂਰਖ ਅਪਰਾਧੀ ਨਹੀਂ ਹੁੰਦਾ ਮੂਰਖ ਹੁੰਦਾ ਜਿਹਨੇ ਆਪਣੇ ਨੁਕਸਾਨ ਕੀਤਾ ਹੋਵੇ ਕਿਸੇ ਦਾ ਕੀਤਾ ਨਾ ਹੋਵੇ ਤੇ ਆਪਣਾ ਨੁਕਸਾਨ ਕਰਨਾ ਤਾਂ ਕੋਈ ਪਾਪ ਨਹੀਂ ਹੈ ਆਪਣੇ ਕੀਤਾ ਕੋਟ ਅਪਰਾਧੀ ਦਰਿਆ ਦੇ ਅਮਲੀ ਨੇ ਆਪਣਾ ਨੁਕਸਾਨ ਕੀਤਾ ਦੂਏ ਦਾ ਕੀਤਾ ਡਕੈਤਾ ਨਹੀਂ ਨਾ ਹੈ ਅਤਵਾਦੀਆਂ ਨੂੰ ਮਾੜੇ ਨਹੀਂ ਕਹਿੰਦੇ ਆਪਣੀ ਨੂੰ ਮਾੜੇ ਕਹਿੰਦੇ ਜਿਹੜੇ ਅਤਵਾਦੀਆਂ ਦੇ ਸਪੋਰਟ ਨੇ ਅਮਲੀਆਂ ਨੂੰ ਮਾੜੇ ਕਹਿੰਦੇ ਉਹਨੇ ਤਾਂ ਆਪਣਾ ਨੁਕਸਾਨ ਕੀਤਾ ਅਤਵਾਦੀਆਂ ਨੇ ਲੋਕਾਂ ਦਾ ਕੀਤਾ ਅਤਵਾਦੀ ਚੰਗੇ ਨੇ ਨਸ਼ੇ ਵਾਲੇ ਮਾੜੇ ਨੇ ਮੂਰਖ ਰਹੇ ਹੋ ਨਸ਼ੇ ਵਾਲੇ ਮੂਰਖ ਨੇ ਨਾ ਮੂਰਖ ਤੋਂ ਜ਼ਿਆਦਾ ਕੀ ਨੇ ਤੇ ਚੋਰੀ ਕਰਦੇ ਨੇ ਫਿਰ ਅਪਰਾਧੀ ਹੋਰ ਤਰ੍ਹਾਂ ਦੇ ਚੋਰੀ ਕਰਕੇ ਡਾਕਾ ਮਾਰ ਕੇ ਨਸ਼ਾ ਖਾਂਦੇ ਨੂੰ ਗੱਲ ਹੋਰ ਹੈ ਕਿ ਆਪਣਾ ਘਰ ਦਾ ਨੁਕਸਾਨ ਕਰਕੇ ਨਸ਼ਾ ਜਿਹੜਾ ਕਰਦਾ ਮਹਿਲ ਉਹਦਾ ਹੀ ਪ੍ਰਮਾਣ ਦਿੰਦੀ ਹੈ ਬਾਣੀ ਅਮਰੀਕਾ ਜੈਸੇ ਮਲਬਾਲ ਹਾਕ ਐਸੇ ਮੇਰੇ ਮਨ ਪ੍ਰਮਾਣ ਬਾਣੀ ਦਿੰਦੀ ਹੈ ਬਲੀ ਨੇ ਸੰਸਾਰ ਤੇ ਆ ਗਿਆ ਹੈ ਤੇ ਤਿਆਗ ਕੇ ਤਾਂ ਦਿਖਾਓ ਉਹ ਜਿਹੜੇ ਉਹਨਾਂ ਦੀ ਨਿੰਦਿਆ ਕਰਦੇ ਨੇ ਤਿਆਗ ਸੰਸਾਰ ਤਿਆਗ ਕੇ ਦਿਖਾਉਣ ਫਿਰ ਪਤਾ ਲੱਗੂਗਾ ਕਿਵੇਂ ਤਿਆਗ ਕੀਤਾ ਉਹ ਤਿਆਗ ਕੇ ਦਿਖਾਉਣ ਕਿਵੇਂ ਤਿਆਗ ਕੀਤਾ ਹੁੰਦਾ ਸੰਕਾਰੀ ਹੋਏ ਹੋਏ ਤੁਸੀਂ ਹੋਵੇ ਤੁਹਾਡੇ ਚ ਪੱਟੀ ਪਈ ਹੈ ਭਰੀ ਪਈ ਹੈ ਗੱਲਾਂ ਤੁਸੀਂ ਕੀ ਕਰਦੇ ਹੋ ਹੋਵੇ ਦਾ ਅੱਟੇ ਹੋਏ ਨੇ ਲੋਕ ਆਪਣੇ ਅੰਦਰ ਨਹੀਂ ਝਾਕਦੇ ਅਸੀਂ ਕੀ ਹਾਂ ਦੁਆ ਦੀਦਾ ਆਪਣਾ ਨੁਕਸਾਨ ਕਰ ਰਿਹਾ ਆਪਣੀ ਤੇਰਾ ਕੀ ਲੈਂਦਾ ਤੂੰ ਪਿੱਛੇ ਟੋਟਾ ਕੀ ਲੈਂਦਾ ਮੂਰਖ ਮੂਰਖ ਮੂਰਖ ਤਾਂ ਕਿਸੇ ਦਾ ਕੁਝ ਨਹੀਂ ਨੁਕਸਾਨ ਕਰਦਾ ਗੁਰਬਾਣੀ ਕਹਿੰਦਾ ਮੈਂ ਮੂਰਖ ਕੀ ਕੇ ਤੱਕ ਬਾਤ ਹੈ ਮੇਰਾ ਤਾਂ ਆਪਣਾ ਤਾਂ ਗੱਲੇ ਕੁਝ ਨਹੀਂ ਮੈਂ ਤਾਂ ਮੂਰਖ ਹਾਂ ਨਾ ਅਪਰਾਧੀ ਥੋੜੀ ਹਾਂ ਮੈਂ ਰਿਪੋਰਟ ਬਰਾਦੀ ਕਰਿਆ ਕਰੋੜਾ ਅਪਰਾਧ ਕਰਨ ਵਾਲੇ ਸਾਰ ਤੇ ਸਾਰ ਸਕਦੇ ਨਾਮ ਨਾਲ ਇਹਨਾਂ ਨਾਲ ਤਾਂ ਸਾਰੇ ਅਪਰਾਧੀ ਭੜੇ ਸਾਰੇ ਭੜੇ ਨੇ ਅਮਲੀ ਨਾਲ ਸਾਰੇ ਭੜੇ ਨੇ ਬਾਕੀ ਮਨੋਂ ਭੜੇ ਉਹ ਕਹਿੰਦਾ ਤੁਸੀਂ ਦੇਖਣੀ ਸਿੱਖੀ ਦੇ ਨੇੜੇ ਇਹ ਲੋਕ ਨੇ ਪਰ ਜਿਹੜੇ ਚੋਰੀ ਕਰਕੇ ਨਹੀਂ ਕਰਦੇ ਡਾਕਾ ਮਾਰ ਕੇ ਨਹੀਂ ਖਾਂਦੇ ਕਿਸੇ ਨੂੰ ਲੁੱਟ ਕੇ ਨਹੀਂ ਖਾਂਦੇ ਉਹ ਸਿੱਖੀ ਦੇ ਨੇੜੇ ਨੇ ਸਾਰਿਆਂ ਨੂੰ ਉਹਨਾਂ ਨੂੰ ਉਪਦੇਸ਼ ਨਹੀਂ ਹੋਇਆ ਸਾਹਮਣੇ ਨਹੀਂ ਹੋਇਆ ਸਾਂਭ ਨਹੀਂ ਤੇ ਪੱਲੇ ਆਪਣੇ ਕੁਝ ਨਹੀਂ ਤੇ ਗੱਲਾਂ ਕਰਦੇ ਸਿੱਖੀ ਗਈ ਸਿੱਖੀ ਦੀ ਅਣਸੋ ਨਾਲ ਦੇ ਕੋਲ ਜ਼ਿਆਦਾ ਤੁਹਾਡੇ ਨੂੰ ਥੋੜੀ ਗੋਲਕ ਤੇ ਨਿਗਾਹ ਗੋਲਕ ਚੋਰ ਤਾਂ ਉਹਨਾਂ ਨੂੰ ਮਾੜਾ ਕਹਿੰਦੇ ਨੇ ਆਪਣੇ ਆਪ ਨਹੀਂ ਪਤਾ ਤੁਸੀਂ ਕੋਲ ਕਿਚੋਰ ਹੋ ਦੂਰ ਤਾਂ ਹੋਏ ਤਾਂ ਤੇ ਗੋਲ ਕਿਚੋਰ ਹੋ ਗਏ ਗੁਰੂ ਨਾਲ ਖੜੇ ਨੇ ਤੁਹਾਡੇ ਨਾਲ ਨਫ਼ਰਤ ਕਰਦੇ ਨੇ ਉਹ ਗੁਰੂ ਨਾਲ ਖੜੇ ਨੇ ਉਹ ਉਹਨਾਂ ਨੂੰ ਚੰਗੇ ਲੱਗਦੇ ਗੋਲ ਕਿਚੋਰ ਜਿਹੜੇ ਆਪਣੇ ਗੁਰੂ ਦੀ ਜੇਬ ਕੱਢਦੇ ਹੁਣ ਉਹ ਦੂਏ ਨੂੰ ਕੀ ਬਖਸ਼ੂਗਾ ਦੂਆ ਕੀ ਲੱਗਦਾ ਉਹਦਾ ਕੋਈ ਕੁਛ ਨਹੀਂ ਲੱਗਦਾ ਉਹਦਾ ਕੋਈ ਭੈਣ ਭਾਈ ਕੁਛ ਨਹੀਂ ਉਹਦਾ ਸੰਸਾਰ ਉਹ ਆਪਣੇ ਗੁਰ ਤੋਂ ਤਾਂ ਬੇਮੁਖ ਹੋਇਆ ਜਿਹੜਾ ਹੈ ਉਹੀ ਬਹੁਤ ਭੈੜਾ ਹੈ ਸਤਗੁਰ ਤੋਂ ਤਾਂ ਬੇਮੁਖ ਹੋਇਆ ਹੀ ਠਿਕਾਣਾ ਨਹੀਂ ਕਿਤੇ ਕੋਈ ਤਾਂ ਉਦੋਂ ਵੀ ਦੋ ਤਿੰਨ ਡਿਗਰੀਆਂ ਦਾ ਹਾਸਲ ਕਰ ਲੀਆਂ ਰੌਲਾ ਪਾਇਆ ਹੈ ਰੌਲਾ ਹੋ ਰਿਹਾ ਹਉਮ ਵਿੱਚ ਮੂਰਖ ਹੋਂ ਵਿੱਚ ਸਿਆਣਾ ਜੇ ਜਿਹੜੇ ਸਿਆਣੇ ਬਣੇ ਫਿਰਦੇ ਨੇ ਨਾ ਸਾਰੇ ਹੁਮੇ ਵਾਲੇ ਨੇ ਜਿਹੜੇ ਉਪਦੇਸ਼ ਕਰਦੇ ਨੇ ਸਿੱਖੀ ਗਈ ਸਿੱਖੀ ਗਈ ਇਹ ਮੂਰਖ ਨੇ ਜਿਹੜੇ ਸਿਆਣੇ ਸਮਝਦੇ ਨੇ ਆਪਣੇ ਆਪ ਨੂੰ ਜੇ ਮੂਰਖ ਨੇ ਉਹ ਜਿਹੜੇ ਨਸ਼ਾ ਖਾਣੇ ਵਾਲੇ ਨੇ ਮੂਰਖ ਨੇ ਉਹ ਵੀ ਹੋਵੇ ਜਿਹੜੇ ਅਗਿਆਨੀ ਨੇ ਨਹੀਂ ਹੈ ਉਹਨਾਂ ਨੂੰ ਗਿਆਨ ਮੈਂ ਕਰਦਾ ਕਹਿੰਦੇ ਨੇ ਕਮ ਸੇ ਕਮ ਇਹ ਤਾਂ ਕਹਿੰਦੇ ਨੇ ਵੀ ਸਾਡੇ ਚ ਨੁਕਸਾਨ ਐਡਮਿਟ ਕਰਦੇ ਨੇ ਉਹ ਕੀ ਕਰੀਏ ਹੁਣ ਛੱਡ ਨਹੀਂ ਹੁੰਦਾ ਮਜਬੂਰ ਆਪਣੇ ਔਗਣ ਦਾ ਅਹਿਸਾਸ ਹੈ ਉਹਨਾਂ ਨੂੰ ਤੁਹਾਨੂੰ ਤਾਂ ਆਪਣੇ ਔਗਣ ਦਾ ਵੀ ਅਹਿਸਾਸ ਨਹੀਂ ਇਹਨਾਂ ਨੂੰ ਆਪਣੇ ਔਗਣ ਦਾ ਅਹਿਸਾਸ ਹੈ ਤੁਹਾਨੂੰ ਆਪਣੇ ਔਗਣ ਦਾ ਆਪਣੇ ਅਪਰਾਧ ਦਾ ਅਹਿਸਾਸ ਨਹੀਂ ਉਹ ਜ਼ਿਆਦਾ ਅਪਰਾਧੀ ਹੈ ਜਿਹਨੂੰ ਆਪਣੇ ਔਗਣ ਦਾ ਅਹਿਸਾਸ ਨਹੀਂ ਜਿਹੜਾ ਅੰਦਰੋਂ ਆਪਣੇ ਔਗਣ ਨੂੰ ਐਡਮਿਟ ਕਰਦਾ ਉਹਨੂੰ ਮਾਫੀ ਹੈ ਦਰਗਾਹ ਛੇਤੀ ਮਾਫੀ ਮਿਲ ਜਾਂਦੀ ਹੈ ਜਿਹੜਾ ਅਹਿਸਾਸ ਨਹੀਂ ਕਰਦਾ ਉਹਨੂੰ ਮਾਫੀ ਦੀ ਮਾਫੀ ਤਾਂ ਮੰਗਦਾ ਹੀ ਨਹੀਂ ਉਹ ਜਿਹੜਾ ਅਹਿਸਾਸ ਹੈ ਉਹਨੂੰ ਮਾਫੀ ਉਹ ਮਾਫੀ ਮੰਗੇ ਰਿਹਾ ਅਹਿਸਾਸ ਹੋਣਾ ਹੀ ਮਾਫੀ ਮੰਗਦਾ ਹੁੰਦਾ ਆਪਣੀ ਕਮਜ਼ੋਰੀ ਤੇ ਉਹਨੂੰ ਅਫਸੋਸ ਹੈ ਉਹਨੂੰ ਪਤਾ ਹੀ ਨਹੀਂ ਅਸੀਂ ਕਮਜ਼ੋਰੀ ਕਰ ਰਹੇ ਜਿਹਨਾਂ ਨੂੰ ਕਲਾਕਾਰੀ ਸਮਝਦੇ ਵੋਟਾਂ ਲਈਆਂ ਨੇ ਪੈਸੇ ਖਰਚੇ ਨੇ ਅਸੀਂ ਲੋਕਾਂ ਨਾਲ ਸੰਪਰਕ ਰੱਖਿਆ ਲੋਕਾਂ ਦੇ ਕੰਮ ਕੀਤੇ ਨੇ ਵੋਟਾਂ ਲਈਆਂ ਨੇ ਤਾਂ ਹੀ ਮੈਂਬਰ ਬਣਿਆ ਹੁਣ ਸੇ ਜੋ ਮਰਜ਼ੀ ਕਰੀਏ ਸਾਨੂੰ ਰਾਈਟ ਆ ਕਰਨ ਦਾ ਅਸੀਂ ਕਰਨ ਦਾ ਰਾਈਟ ਹਾਸਲ ਕੀਤਾ ਤੁਹਾਡਾ ਹੱਕ ਹੈ ਅਪਰਾਧ ਦਾ ਤਾਂ ਹੱਕ ਜਦਾਰ ਹੈ ਹੁਣ ਆਪਣਾ ਐਮਐਲਏ ਹੋ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋ ਕੇ ਮੈਨੇਜਰ ਹੋ ਕੇ ਗੁਰਦੁਆਰਿਆਂ ਦੇ ਹੱਕ ਜਦਾ ਰਹੇ ਹੋ ਨਾ ਵੀ ਅਸੀਂ ਕਰ ਸਕਦੇ ਬੋਲ ਕੇ ਸਾਡਾ ਹੱਕ ਹੈ ਤਾਂ ਕਦੇ ਨਹੀਂ ਸੋਚਿਆ ਹੁਣ ਜੇ ਅਪਰਾਧ ਮੰਨ ਲਿਆ ਜਦੋਂ ਅੰਦਰੋਂ ਖੋਲਣਾ ਜੋਗੇ ਕਰਦੇ ਕਰੋਗੇ ਕਰਦੇ ਐਸਾ ਤਾਂ ਕੋਈ ਮਜਬੂਰੀ ਵਾਲਾ ਕੰਮ ਨਹੀਂ ਤੁਸੀਂ ਵੀ ਕਿਉਂ ਕਰਦੇ ਆਪਣੀ ਦਾ ਵਿਚਾਰਾ ਮਜਬੂਰ ਹੈ ਤੇ ਜਿਉਂ ਨਹੀਂ ਸਕਦਾ ਉਹ ਬਿਨਾਂ ਤੁਹਾਨੂੰ ਤਾਂ ਕੋ ਮਜਬੂਰੀ ਨਹੀਂ ਹੈ ਰਾਹ ਛੱਡਣਾ ਤਾਂ ਨਹੀਂ ਛੱਡ ਸਕਦਾ ਤੇ ਡਿਪੈਂਡੈਂਟ ਹੋ ਗਿਆ ਨਾ ਛੱਡ ਤੁਸੀਂ ਕਾਹਦੇ ਡਿਪੈਂਡੈਂਟ ਤੁਸੀਂ ਡਿਪੈਂਡੈਂਟ ਹੋ ਆਪਣੇ ਸੁਭਾਅ ਤੇ ਆਪਣੇ ਮਨ ਦੇ ਉੱਤੇ ਮਨ ਛੱਡਣ ਮੋਗ ਮੁਕਤੀ ਕੀ ਸਾਰ ਨਾ ਜਾਣਾ ਭੈੜੇ ਥੋੜੇ ਭੈੜੇ ਥੋੜੇ ਹੋਰ ਰੇੜੇ ਰਹਿ ਜਾਂਦੇ ਭੈੜੇ ਉਹ ਲੱਗਦੇ ਨੇ ਪ੍ਰਚਾਰ ਉਹਨਾਂ ਦੇ ਖਿਲਾਫ ਕਰਦੇ ਨੇ ਆਪਣਾ ਨਹੀਂ ਦੀਦਾ ਜੇ ਅਸੀਂ ਕੀ ਆ ਆਪਣੇ ਗਰਬਾਨ ਵਿੱਚ ਸਰਦੀਵਾ ਕਰਦੇ ਸਰਦੀਵਾ ਕਰਦੇ ਗੁਰਬਾਣੀ ਕਹਿੰਦੀ ਹੈ ਆਪਣੇ ਅੰਦਰ ਜਾਗ ਤੁਮ ਕੀ ਹੈ ਤੈਂ ਕੀ ਲੈਣਾ ਚਾਹਤੇ ਮੈਨੂੰ ਛੱਡ ਕੇ ਸਾਰੇ ਸਿੱਖ ਕਿਉਂ ਨਹੀਂ ਬਣਦੇ ਮੈਨੂੰ ਗੁੱਸਾ ਬਹੁਤ ਹੈ ਗੁੱਸਾ ਇਸ ਗੱਲ ਦਾ ਕਿ ਮੈਨੂੰ ਛੱਡ ਕੇ ਸਾਰੇ ਸਿੱਖ ਬਣਨੇ ਚਾਹੀਦੇ ਨੇ ਬਹੁਤ ਛੇਤੀ ਮੈਨੂੰ ਝੂਠ ਚਾਹੀਦੀ ਨਾ ਸਿੱਖ ਬਣਨ ਹਰ ਆਦਮੀ ਸੋਚਦਾ ਸਿੱਖ ਫਿਰ ਕੌਣ ਬਣੂ ਆਪ ਬਣਨਾ ਚਾਹੁੰਦਾ ਨਹੀਂ ਬਾਕੀਆਂ ਦੇ ਗੁੱਸਾ ਕਰਦਾ ਕਿਉਂ ਨਹੀਂ ਬਣਦੇ ਜਦੋਂ ਆਪ ਬਣ ਗਿਆ ਬਾਕੀ ਕਿਸੇ ਦੇ ਗੁੱਸਾ ਨਹੀਂ ਕਰਨਾ ਜਦੋਂ ਆਪ ਸਿੱਖ ਬਣਨਾ ਸ਼ੁਰੂ ਕਰਤਾ ਗੁੱਸਾ ਸਾਰੇ ਖਤਮ ਹੋ ਜੂਗਾ ਫਿਰ ਇਹਨੂੰ ਪਤਾ ਲੱਗੂ ਸਿੱਖ ਬਣਨਾ ਔਖਾ ਕਿੰਨਾ ਹੈ ਸਿੱਖੇ ਕਮਾਉਣੀ ਔਖੀ ਕਿੰਨੀ ਹੈ ਫਿਰ ਪਤਾ ਲੱਗੂਗਾ ਕਿ ਭਾਈ ਔਖਾ ਕੰਮ ਹਰੇਕ ਦੇ ਦਾ ਨਹੀਂ ਹੈ ਇਹ ਵਿਚਾਰੇ ਕੀ ਕਹਣਾ ਔਖਾ ਹੀ ਹੈ ਬਹੁਤ ਔਖਾ ਹੈ ਇਹ ਧਰਮ ਵੀ ਕੀ ਤੇ ਪੰਡ ਭਾਰੀ ਆ ਚੱਕਦੀ ਹੁੰਦੀ ਹੈ ਤੇ ਕੋਈ ਨਹੀਂ ਜਿੱਦਿਕ ਚੱਕ ਹੁੰਦੀ ਹੁੰਦੀ ਸੀ ਫਿਰ ਇੰਨਾ ਔਖੇ ਨਹੀਂ ਹੋ ਮਿਸ਼ਨਰੀ ਵੀ ਬੜੇ ਔਖੇ ਸੀ ਲੋਕਾਂ ਦੇ ਆਪ ਸਿੱਖ ਬਣ ਗਏ ਸਿੱਖੀ ਦਾ ਹੀ ਨਹੀਂ ਪਤਾ ਕੀ ਹੁੰਦਾ ਬੜਨਾ ਦੇ ਪਾਸੇ ਨਾ ਸਿੱਖੀ ਦਾ ਹੀ ਨਹੀਂ ਗਿਆਨ ਵੀ ਸਿੱਖੀ ਹੁੰਦੀ ਕੀ ਹੈ ਸਿੱਖੀ ਦਾ ਪਤਾ ਹੀ ਨਹੀਂ ਲੱਗਿਆ ਜੋ ਵੀ ਸਿੱਖੀ ਹੁੰਦੀ ਕੀ ਹੈ ਤਾਂ ਔਖੇ ਸੀ ਸਿੱਖੀ ਦਾ ਗਿਆਨ ਹੈ ਉਹ ਲੋਕ ਔਖੇ ਨੇ ਜਿਨ੍ਹਾਂ ਨੂੰ ਸਿੱਖੀ ਦਾ ਗਿਆਨ ਹੈ ਜਿਨ੍ਹਾਂ ਨੂੰ ਗਿਆਨ ਆ ਉਹ ਕਰਨ ਔਖੇ ਔਖੇ ਉਹਨਾਂ ਕੋਲ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਜਿਨ੍ਹਾਂ ਦਾ ਪੇਸ਼ਾ ਧਾਰਮਿਕ ਹੈ ਜੋ ਪੇਸ਼ੇਵਰ ਧਾਰਮਿਕ ਨੇ ਨਾ ਉਹਨਾਂ ਤੇ ਤਾਂ ਗੁੱਸਾ ਕਰਦੇ ਨੇ ਉਹ ਸੰਤ ਪੇਸ਼ੇਵਰ ਧਾਰਮਿਕ ਨੇ ਜੇ ਤੁਸੀਂ ਪੇਸ਼ੇਵਰ ਧਾਰਮਿਕ ਹੋ ਫਿਰ ਤੁਸੀਂ ਧਰਮ ਤੇ ਕਿਉਂ ਨਹੀਂ ਆਉਂਦੇ ਇਹ ਛੱਡ ਜੋ ਕੱਪੜੇ ਲਾ ਦਿਓ ਸਧਾਰਨ ਆਦਮੀ ਦਾ ਕੀ ਹੈ ਵਿਚਾਰੇ ਸਧਾਰਨ ਆਦਮੀ ਦਾ ਗੱਲ ਕੁਝ ਪੇਸ਼ੇਵਰ ਧਾਰਮਿਕ ਹੋ ਤੁਸੀਂ ਸਾਧ ਬਣ ਗਏ ਪੇਸ਼ੇਵਰ ਧਾਰਮਿਕ ਹੋ ਕਥਾ ਬਾਚ ਪੇਸ਼ੇਵਰ ਧਾਰਮਿਕ ਹੋ ਰਾਗੀ ਹੋ ਪੇਸ਼ੇਵਰ ਧਾਰਮਿਕ ਹੋ ਤੁਸੀਂ ਕਿਉਂ ਜਿਹੜੀ ਚੀਜ਼ ਦਾ ਪ੍ਰਚਾਰ ਕਰਦੇ ਹੋ ਪੰਡਤ ਸੀ ਪੇਸ਼ੇਵਰ ਧਾਰਮਿਕ ਸੀ ਜੋਗੀ ਸੀ ਪੇਸ਼ੇਵਰ ਧਾਰਮਿਕ ਸੀ ਉਦਾਸੀ ਸੀ ਪੇਸ਼ੇਵਰ ਧਾਰਮਿਕ ਸੀ ਸੰਨਿਆਸੀ ਸੀ ਪੇਸ਼ੇਵਰ ਧਾਰਮਿਕ ਸੀ ਉਹਨਾਂ ਨੂੰ ਕਿਹਾ ਗੁਰਬਾਣੀ ਨੇ ਸਿਧਾਰਣਾ ਜੀ ਦਾ ਕੁਝ ਨਹੀਂ ਕਿਹਾ ਮੁਸਲਮਾਨਾਂ ਜੋ ਜਿਹੜੇ ਸੀ ਆਪਣੇ ਕਾਜੀ ਸੀ ਪੇਸ਼ੇਵਰ ਧਰਮ ਸੀ ਉਹਨੂੰ ਅਟੈਕ ਕੀਤਾ ਵੱਡੀ ਲੈ ਕੇ ਹੱਥ ਹੱਕ ਗਵਾਉਣੇ ਸੀ ਹੋਰ ਕਿਸੇ ਨੂੰ ਕੁਝ ਨਹੀਂ ਕਹਿੰਦੀ ਬਾ ਸਦਾੜਾ ਨੂੰ ਰੁਕੀ ਕਹਿਣਾ ਚਾਹੀਦਾ ਉਹਨੂੰ ਤਾਂ ਉਪਦੇਸ਼ ਕਰਨਾ ਹੈ ਜੋ ਜਿਹੜੇ ਪੇਸ਼ੇਵਰ ਧਾਰਮਿਕ ਨੇ ਉਹ ਲੋਕਾਂ ਨੂੰ ਰੋਲਾ ਪਾਉਂਦੇ ਨੇ ਸਿੱਖ ਦਾ ਆਪ ਕਿਉਂ ਨਹੀਂ ਬਣਦੇ ਅਵਰ ਉਪਦੇਸ਼ ਆਪ ਨਾ ਕਰਾ ਆਪ ਦੀ ਆਪ ਦੀ ਜਨਮ ਹੈ ਕਿਹਨੂੰ ਕਿਹਾ ਸੀ ਜਿਹੜੇ ਉਪਦੇਸ਼ ਕਰਦੇ ਸੀ ਤੇ ਮਿਸ਼ਨਰੀ ਤਾਂ ਲੋਕਾਂ ਨੂੰ ਉਪਦੇਸ਼ ਕਰਦੇ ਸੀ ਆਪਣੀ ਸਿੱਖੀ ਕਿੱਥੇ ਗਈ ਇਹਨਾਂ ਦੀ ਆਪਣੀ ਕਿੱਥੇ ਗਈ ਆਪ ਕਿਉਂ ਨਹੀਂ ਹਕਮਣ ਬਸ ਲੋਕਾਂ ਨੂੰ ਆ ਤੁਸੀਂ ਔਰਨ ਕੋ ਉਪਦੇਸ਼ ਦੇ ਮੁਖ ਨੂੰ ਪੜਾ ਦੇ ਔਰਨ ਕੋ ਉਪਦੇਸ਼ ਤੇ ਮੁਖ ਮੇ ਪੜਾ ਰੇਤ ਕਬੀਰ ਕਹਿੰਦਾ ਕਿਹਨੂੰ ਕਹਿੰਦਾ ਜਿਹੜੇ ਉਪਦੇਸ਼ ਕਰਦੇ ਨੇ ਉਹਨਾਂ ਨੂੰ ਕਹਿੰਦਾ ਪੇਸ਼ੇਵਰ ਧਾਰਨ ਨੂੰ ਕਹਿੰਦਾ ਦੂਜਿਆਂ ਨੂੰ ਉਪਦੇਸ਼ ਕਰਦੇ ਹੋ ਮੂੰਹ ਨਹੀਂ ਖੋਲਦੇ ਭਾਵੇਂ ਉੱਥੇ ਹਵਾ ਦੇ ਰੇਤਾ ਹੀ ਪੈ ਮੂੰਹ 'ਚ ਬੰਦੇ ਨਹੀਂ ਕਰਦੇ ਮੂੰਹ ਰਾਸ ਬਰਾਨੀ ਰੱਖਦੇ ਖਾਇਆ ਕਰ ਕਰਕੇ ਔਰ ਦੂਜੇ ਦਾ ਸੁਧਰ ਕੇ ਥੋੜੇ ਤੇ ਤੁਹਾਡਾ ਸੁਣ ਕੇ ਗੱਲਾਂ ਆ ਜਿਹੜੇ ਜਨਤਾ ਬੈਠੀ ਹੈ ਨਾ ਇਹਦਾ ਥੋੜਾ ਬਹੁਤਾ ਗੱਲਾਂ ਮੰਨ ਕੇ ਸੁਧਾਰ ਕਰ ਲੂ ਪਰ ਤੇਰਾ ਫੇਰ ਦੁਜੜਿਆ ਹੈ ਤੇਰੇ ਤੇ ਕੋਈ ਅਸਰ ਨਹੀਂ ਹੈ ਇਸ ਗੱਲ ਦਾ ਤੇਰਾ ਘਰ ਦਾ ਤੂੰ ਕਿਹੜਾ ਮੰਨਦਾ ਜਿਹੜਾ ਕਹਿੰਦਾ ਸਮੱਸਿਆ ਇਹ ਹੈ ਧਰਮ ਦੇ ਉੱਤੇ ਜਿਹੜੇ ਪੇਸ਼ੇਵਰ ਆਦਮੀ ਨੂੰ ਆਪ ਨਹੀਂ ਬਹਿਣਾ ਜਦੋਂ ਆਪ ਪਹਿਰਾ ਦੇਣ ਲੱਗ ਜਾਣਗੇ ਸੰਸਾਰ ਪਲਟ ਜੂਗਾ ਕਲਯੁਗ ਜੀ ਘੋਰ ਹੈ ਦੂਏ ਨੂੰ ਦੇਖਦੇ ਨੇ ਤੂੰ ਆਪਣੇ ਅੰਦਰ ਦੇਖਦੇ ਨੇ ਅੰਦਰ ਕੀ ਹੈ ਕਲਯੁਗ ਤਾਂ ਆਪਣੇ ਅੰਦਰ ਹੁੰਦਾ ਜਿੱਦਾਂ ਪੇਸ਼ੇਵਰ ਧਰਮ ਕਾਲਜੀ ਦੇ ਅੰਦਰ ਸੱਚ ਹੋ ਨਾ ਸਾਰੀ ਦੁਨੀਆ ਦੇ ਸੱਚ ਹੋ ਜਦਾ ਰਾਜਾ ਪੇਸ਼ੇਵਰ ਆਦਮੀ ਰਾਜੇ ਹੀ ਦੇ ਕਿਸਮ ਦੇ ਪੇਸ਼ੇਵਰ ਜਿਹੜੇ ਧਰਮ ਆਦਮੀ ਨੇ ਰਾਜੇ ਹੀ ਨੇ ਇਹ ਤਾਂ ਭਖਾਰੀ ਬਣੇ ਫਿਰਦੇ ਨੇ ਕਿ ਮਾਇਆ ਦਾ ਜੋ ਦ੍ਰਿਸ਼ਟੀ ਵਕਤੇ ਜੋ ਹੋ ਗਏ ਰੋਟੀਆਂ ਕਾਰਨ ਪੂਰਾ ਸਾਲ ਜੇ ਰੋਟੀਆਂ ਕਾਰਨ ਤਾਂ ਪੂਰਦੇ ਨੇ ਫਿਰ ਵਕਤੇ ਨੇ ਜੇ ਸੰਤੋਖੀ ਰਹੇ ਫਿਰ ਆ ਜੇ ਸੰਤੋਖੀ ਨੇ ਨਾ ਸੰਤੋਖ ਦੇ ਦਾਇਰੇ 'ਚ ਰਹਿ ਕੇ ਪ੍ਰਚਾਰ ਕਰਦੇ ਨੇ ਫਿਰ ਜੇ ਮੋਹ ਮੁਕਤੀ ਕੀ ਸਾਰ ਮੈਂ ਜਾਣਾ ਹੋ ਵਿੱਚ ਮੂਰਖ ਹੋ ਵਿੱਚ ਸਿਆਣਾ ਹੋ ਵਿੱਚ ਸਿਆਣਾ ਤੇ ਮੋਖ ਮੁਕਤੀ ਸਾਰ ਮੈਂ ਜਾਣਾ ਜਿਹੜੇ ਗਿਆਨਵਾਨ ਬਣੇ ਫਿਰਦੇ ਨੇ ਹੋ ਵਿੱਚ ਨੇ ਤਾਂ ਮੁਕਤੀ ਦਾ ਨਹੀਂ ਪਤਾ ਇਹਨਾਂ ਨੂੰ ਮੁਕਤੀ ਕਿਉਂ ਨਹੀਂ ਸਮਝਾ ਸਕੇ ਅਸੀਂ ਗੁਰੂ ਨਾਨਕ ਦੇਵ ਜਿਹੜੀ ਮੁਕਤੀ ਭਗਤਾਂ ਨੇ ਦੱਸੀ ਹੈ ਮੁਕਤੀ ਦਾ ਮਾਰਗ ਹੈ ਇਹ ਦੱਸਿਆ ਹੋਇਆ ਹਾਲਾਂਕਿ ਮੁਕਤੀ ਤਾਂ ਕੱਦਾ ਹੀ ਹੈ ਗੱਲ ਮੁਕਤੀ ਤੋਂ ਕਹਾ ਵੀ ਹੈ ਨਾ ਕੋ ਸਾਡੇ ਮੁਕਤ ਬੱਪਰੀ ਵੀ ਗਿਆਨੀ ਦਾ ਹੈ ਅਸੀਂ ਮੁਕਤੀ ਤੱਕ ਵੀ ਸਿੱਖ ਕਿਉਂ ਨਹੀਂ ਸਮਝਾ ਸਕਦੇ ਮੁਕਤੀ ਤੱਕ ਦੀ ਗੱਲ ਕਿਉਂ ਨਹੀਂ ਦੱਸ ਸਕੇ ਸੰਸਾਰ ਨੂੰ ਮੂਰਖਾਂ ਸਾਰੇ ਸਿਆਣੇ ਬਣੇ ਫਿਰਦੇ ਆ ਭਾਵੇਂ ਅਸੀਂ ਆਪਣੇ ਆਪ ਨੂੰ ਸਿਆਣੇ ਸਮਝਦੇ ਆਂ ਭਾਵੇਂ ਅਸੀਂ ਆਪਣੇ ਆਪ ਨੂੰ ਮਹਾਪੁਰਖ ਸਮਝਦੇ ਹਾਂ ਬੜੇ ਬੜੇ ਮਹਾਪੁਰਖ ਅਸੀਂ ਮੰਨੇ ਵੀ ਹੋਏ ਨੇ ਝੂਠ ਵੀ ਬੜਾ ਬੋਲਿਆ ਹੈ ਉਹਨਾਂ ਵਾਸਤੇ ਪਰ ਮੂਰਖ ਤੇ ਸਾਰੇ ਹੀ ਉਹ ਅਸੀਂ ਵੀ ਮੂਰਖਾਂ ਮੂਰਖਾਂ ਦੀ ਔਲਾਦ ਵੀ ਮੂਰਖੇ ਹੁੰਦੀ ਹੈ ਜਿਹੜੇ ਚੇਲੇ ਹੁੰਦੇ ਨੇ ਔਲਾਦੇ ਹੁੰਦੀ ਉਹ ਮੂਰਖੇ ਨੇ ਜੇ ਉਹ ਮੂਰਖ ਨਾ ਹੁੰਦੇ ਤਾਂ ਚੇਲੇ ਵੀ ਮੂਰਖ ਨਾ ਹੁੰਦੇ ਕਮ ਉਸ ਕਮ ਮੁਕਤੀ ਦੀ ਗੱਲ ਤੱਕ ਤਾਂ ਸਮਝਾਉਂਦੇ ਤਾਂ ਸਾਰੀ ਗੱਲੇ ਉਲਟ ਸਮਝਾਈ ਜਾਂਦੇ ਤੁਸੀਂ ਤਾਂ ਗੁਰਬਾਣੀ ਦੀ ਗੱਲੇ ਉਲਟ ਕਰੀ ਜਾਂਦੇ ਹੋ ਗੁਰਬਾਣੀ ਤੋਂ ਉਲਟ ਕਰਦੇ ਹੋ ਗੱਲ ਸਾਰੀ ਤਾਂ ਮਾਇਆ ਦੇ ਤੇ ਸਿਵਿਆਂ ਵਾਲੇ ਰਾਹ ਪੈ ਗਏ ਕਬੜੀ ਦੀ ਕਹਿੰਦਾ ਸਿਵਿਆਂ ਦਾ ਰਾਹ ਪੈ ਗਈ ਸਿਵਿਆਂ ਦਾ ਰਾਹ ਹੈ ਨਾ ਬਹੁਤ ਦਾ ਰਾਹ ਸਿਵਿਆਂ ਦਾ ਰਾਹ ਵੀ ਹੁੰਦਾ ਜੰਮਣ ਮਰਨ ਦਾ ਰਾਹ ਸਿਵਿਆਂ ਦਾ ਰਾਹ ਹੈ ਹੋਰ ਮੁਕਤੀ ਦਾ ਰਾਹ ਸਿਵਿਆਂ ਦਾ ਰਾਹ ਨਹੀਂ ਹੈ ਇਹ ਸਿਵਿਆਂ ਦਾ ਰਾਹ ਹੈ ਕਹਿੰਦਾ ਕਮਲੀ ਦੀ ਸਿਵਿਆਂ ਦੇ ਰਾਹ ਹੈ ਇੱਕ ਤਾਂ ਕਮਲੀ ਦੀ ਇੱਕ ਗਈ ਸਿਵਿਆਂ ਦੇ ਰਾਹ ਉਹ ਜਨਤਾ ਨੂੰ ਸਿਵਿਆਂ ਦੇ ਰਾਹ ਤੋਂ ਬਚਾਉਣਾ ਸੀ ਤੁਸੀਂ ਤਾਂ ਆਪ ਫਿਰਦੇ ਹੋ ਸਿਵਿਆਂ ਦੇ ਰਾਹ ਤੇ ਮਹਾਂਪੁਰਖ ਕਿੱਥੇ ਨੇ ਕਦੇ ਮਹਾਂਪੁਰਖ ਤੇ ਹੋ ਤੁਸੀਂ ਤੁਸੀਂ ਜੋ ਨਾ ਉਹ ਸੁਣਿਆ ਕਿੱਥੇ ਗਿਆ ਕਿਹਦੀਆਂ ਗੱਲਾਂ ਕਰਦੇ ਹੋ ਤੁਸੀਂ ਜਿਹੜਾ ਉਹਨਾਂ ਨੇ ਪੜਾਇਆ ਤੁਸੀਂ ਉਹੀ ਪੜਾ ਰਹੇ ਹੋ ਜਿਹੜਾ ਤੁਸੀਂ ਪੜਾ ਰਹੇ ਹੋ ਦੱਸੋ ਫਿਰ ਮੁਕਤੀ ਕੀ ਹੁੰਦੀ ਹੈ ਕਿਵੇਂ ਮਿਲਦੀ ਹੈ ਮੋਖ ਮੁਕਤੀ ਸਾਰ ਨਾ ਸਾਰ ਨਾ ਉਹ ਮੁਕਤੀ ਦਾ ਹੀ ਪਤਾ ਤੁਸੀਂ ਤਾਂ ਪੜਿਆ ਹੋਇਆ ਸਭ ਕੁਝ ਦੱਸਿਆ ਇਹਨੂੰ ਨਹੀਂ ਅਰਥਾ ਸਕਦੇ ਹੋਰ ਜਾਣਨਾ ਸਾਰ ਖਵਾ ਸੀ ਹੁਣ ਤਾਂ ਸਭ ਕੋ ਕੋਲ ਪਿਆ ਸਾਡੇ ਇਹਨੂੰ ਪੜ ਕੇ ਨਹੀਂ ਸਮਝ ਸਕੇ ਜਦੋਂ ਕੋ ਲਿਖਤ ਪਈ ਉਹਨੂੰ ਪੜ ਕੇ ਨਹੀਂ ਸਮਝ ਸਕੇ ਦੱਸ ਸਕੇ ਕੋਈ ਗੱਲਾਂ ਕਰਦੇ ਨੇ ਬੜਵੜੀ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਵਿੱਚ ਮਾਇਆ ਮਾਇਆ ਸਾਰਿਆਂ ਕੋਲ ਮਾਇਆ ਦਾ ਨਹੀਂ ਆਤਾ ਹੈ ਛਾੜ ਬਣੇ ਹੋਏ ਨੇ ਮਾਇਆ ਦੇ ਹੀ ਨੇ ਨਾ ਠਾੜੋਰ ਕਾਦੇ ਅੰਦਰ ਮਾਇਆ ਦੇ ਚਿੱਟੇ ਪੱਥਰ ਕਾਦੇ ਅੰਦਰ ਮਾਇਆ ਦੇ ਸੋਨਾ ਕਾਦੇ ਚੜਦਾ ਮਾਇਆ ਨਾਲ ਮਾਇਆ ਦਾ ਜਿੱਤੇ ਮਾਇਆ ਉਹ ਤੇ ਛਾਇਆ ਰਹੂਗੀ ਮਾਇਆ ਹੋਵੇ ਛਾਇਆ ਜਿੱਤੇ ਮਾਇਆ ਰਹੂ ਤੇ ਛਾਇਆ ਰਹੂਗੀ ਛਾਇਆ ਹੁੰਦਾ ਹਨੇਰਾ ਜਿੱਥੇ ਦਰਖਤ ਛਾਉਂਦੇ ਰਹੂਗੀ ਉਹ ਬਈ ਉਹ ਸੂਰਜ ਦਾ ਹਨੇਰਾ ਕਰ ਲੈਣਾ ਮਾਇਆ ਨੇ ਮਾਇਆ ਹਨੇਰਾ ਕਰਦੀ ਹੈ ਜਿੱਥੇ ਮਾਇਆ ਰਹੂ ਮਨ ਚ ਭਰਮ ਵਧੂਗਾ ਛਾਇਆ ਭਰਮ ਹੁੰਦਾ ਮਾਇਆ ਦਾ ਪ੍ਰਭਾਵ ਹੈ ਸਾਰੇ ਭਰਮ ਚ ਪਏ ਹੋਏ ਨੇ ਅੰਨੇ ਕਰਦੇ ਮਾਇਆ ਦੇ ਸਾਰੇ ਮਾਇਆ ਧਾਰੀ ਪਤਨ ਦਾ ਮੋੜ ਦੋਨੋਂ ਦਾ ਮਾਇਆ ਧਾਰੀ ਆ ਤੰਨਾ ਮੋੜਾ ਕਹਤਾ ਤੁਸੀਂ ਤਾਂ ਗੁਰਦੁਆਰਿਆਂ ਦੇ ਉੱਤੇ ਸੋਨਾ ਜਾਣਦਾ ਇਹ ਤਾਂ ਬਚਣਾ ਸੀ ਜਾਂ ਵਿੱਚ ਬੈਠੇ ਸੋਨੇ ਦੇ ਮਾਇਆਧਾਰੀ ਤਾਂ ਹੋਏ ਗਏ ਉੱਤੇ ਸੋਨਾ ਜਿਹੜਾ ਤੁਸੀਂ ਵਿੱਚ ਬੈਠੇ ਤੇ ਮਾਇਆਧਾਰੀ ਨਾ ਹੋਏ ਹੋਰ ਕੀ ਹੋਵੇ ਉੱਤੇ ਹੀਰੇ ਜਿਹੜੇ ਹੋਏ ਨੇ ਮਾਇਆਧਾਰੀ ਹੋਰ ਹੋ ਗਏ ਉਹਨਾਂ ਦਾ ਫਿਕਰ ਆਵੇ ਵੀ ਕੋਈ ਲਾਗ ਨਾ ਲੈ ਜਾਵੇ ਹੋਰੇ ਟੰਟੇ ਛੇੜ ਲੈ ਖਾਂ ਕੀ ਲੋੜ ਸੀ ਇਹਨਾਂ ਗੱਲਾਂ ਦੀ ਨਗੀਨਾ ਕਾਰਨ ਨਾਲ ਕਹਾਣੀ ਬਣਾਈ ਜਾਂਦੇ ਰਸਦ ਪਾਸ਼ਾ ਨੇ ਨਗੀਨਾ ਗੁਦਾਵਰੀ ਸਰਦਾ ਫਿਰ ਕਹਿੰਦਾ ਸੰਗਤ ਕੀ ਬਿਸਵੇ ਸੰਗਤ ਦੇ ਸਿਰ ਤੁਸੀਂ ਤੁਸੀਂ ਜ਼ਿੰਦਗੀ ਨਗੀਨੇ ਜੜਦੇ ਉਹ ਹੀਰੇ ਜੜਦੇ ਸੰਗਤ ਤਾਂ ਬੜੀ ਸੀ ਗੁਰੂ ਲੋਕ ਨਾਲ ਕਹਿੰਦੇ ਤੁਸੀਂ ਫਿਰ ਇਹ ਸਿਰ ਜੜਤੇ ਜੜਦੇ ਕਦੇ ਜੜਦੇ ਇਹਦੇ ਸੱਤੇ ਚਾਹੀਦਾ ਸੀ ਗੁਰੂ ਦੀ ਮਿਹਰ ਹੱਥ ਹੀਰੇ ਨਹੀਂ ਸੀ ਚਾਹੀਦੇ ਸੋਨੇ ਦੇ ਬੰਦਰ ਨਹੀਂ ਸੀ ਚਾਹੀਦੇ ਇਹਨਾਂ ਦੀ ਸੂਰਤ ਚਾਹੀਦੀ ਸੀ ਸਾਬਤ ਸਾਬਤ ਸੂਰਤ ਦਸਤਾਰ ਸਿਰੇ ਚਾਹੀਦੇ ਸੀ ਸਾਬਤ ਸੂਰਤ ਹੁੰਦੀ ਹੈ ਜਿਹਦਾ ਚਿੱਤ ਮਨ ਇੱਕ ਹੋਵੇ ਜਾ ਕੇ ਦਿਲ ਸਾਬਤ ਨਹੀਂ ਦਿਲ ਚਾਹੀਦੇ ਤੇ ਸਾਬਤ ਇਹਨਾਂ ਦੇ ਤੇ ਪਰਮੇਸ਼ਰ ਦੀ ਚਾਹੀਦਾ ਤੇ ਸੱਤੇ ਇਹਨਾਂ ਦੇ ਹੱਥ ਦਸ ਦਸਤਾਰ ਦਸਤਾਰ ਦਸ ਨੂੰ ਹੱਥ ਨੂੰ ਕਹਿੰਦੇ ਨੇ ਜਿਹਦੇ ਸਿਰ ਤੇ ਪਰਮੇਸ਼ਰ ਦਾ ਹੋਵੇ ਹੱਥ ਚੇਤਨ ਮਨ ਹੋਵੇ ਉਹਦਾ ਅਡੋਲ ਉਹ ਹੁੰਦਾ ਸਾਬ ਦਸੂਰ ਦਸਤਾਰ ਸਰਾ ਇਹਨਾਂ ਨੇ ਜੇ ਪੱਗ ਬੰਨੀ ਹੋਵੇ ਦਾਦਾ ਰੱਖਿਆ ਹੋਵੇ ਸਾਰਿਆਂ ਦੇ ਜੇ ਤੁਹਾਡੇ ਕਿਹੜਾ ਸਾਬ ਦਸੂਰ ਤੁਹਾਡੇ ਦਸਤਾਰ ਸਰਾ ਸਾਰੇ ਅਰਥ ਮਾਇਆ ਦੇ ਕਰਦੇ ਹੁੰਦੇ ਨੇ ਅੰਨੇ ਦੇ ਨਾਂ ਦੇ ਬੋਲੇ ਉਹ ਤਾਂ ਫਿਰ ਆਰਐਸਐਸ ਵਾਲੇ ਵੀ ਹੋਗੇ ਸਭ ਸੂਰਤ ਦਸਤਾਰ ਨੇ ਜੇ ਸਾਰੇ ਹੋ ਜਾਣ ਹਿੰਦੂ ਸਭ ਸੂਰਤ ਦਸਤਾਰ ਨੇ ਲਿਆ ਕੇ ਰੱਖ ਲੈਣ ਮੂਰਤੀਆਂ ਫਿਰ ਬਰਦਾਸ਼ਤ ਕਰ ਲਓਗੇ ਗੁਰਦੁਆਰੇ 'ਚ ਆਪਣਾ ਲਾਗੂ ਕਰਦੇ ਸਾਰੇ ਉਹ ਵਿਧਾਨ ਬਰਦਾਸ਼ਤ ਹੋ ਜੂ ਉਹ ਸਾਨੂੰ ਸੂਰ ਦਾ ਸਾਰ ਸਰੇ ਹੋ ਜਾਣ ਉਹ ਹੈ ਨਹੀਂ ਅਸੀਂ ਹੈਗੇ ਇਹ ਕੀ ਮਤਲਬ ਹੋਈ ਮਤਲਬ ਇਹਦੇ ਦੇਖੋ ਫਿਰ ਇਹਦੇ ਮਤਲਬ ਹੈ ਕੀ ਜੇ ਉਹ ਕੇਸ ਰੱਖ ਲੈਣ ਸਭ ਸੂਰਤ ਹੋ ਗਏ ਦਸਤਾਰ ਸਰੇ ਹੋ ਵੀ ਹੋ ਗਏ ਅਸੀਂ ਵੀ ਹੋ ਗਏ ਉਹਨਾਂ ਨੂੰ ਗੱਲ ਨਹੀਂ ਬੰਦੇ ਫਿਰ ਅਰੇ ਸਸਰੇ ਜਦ ਗੱਲ ਨੂੰ ਹੱਥ ਪਿਆ ਜਦ ਪਤਾ ਲੱਗਿਆ ਵੀ ਦਸਤਾਰ ਸਰੇ ਦੇ ਹੱਥ ਬਦਲੋ ਹੁਣ ਹੁਣ ਪੈ ਗਿਆ ਨਾ ਸੰਗੀ ਨੂੰ ਹੱਥ ਤਾਂ ਕਿਹਾ ਸਭ ਕੁਝ ਅਸੀਂ ਕਿਹਾ ਸੀ ਬਹੁਤ ਦੇਰ ਹੋ ਗਈ ਇਹ ਚਲਿਆ ਜਾਣਾ ਤੁਹਾਡਾ ਸਮਝ ਜਲਦੀ ਸੀ ਹੁਣ ਪਤਾ ਲੱਗਿਆ ਵੀ ਕੀ ਹੋਊਗਾ ਰਾਂ ਦਾ ਰਾਂ ਸਵੇ ਨੇੜੇ ਆ ਗਿਆ ਨਾ ਸਵੇ ਨੇੜੇ ਆ ਗਿਆ ਉਹ ਤਾਂ ਸਵੇ ਜਲਦੇ ਨਹੀਂ ਨਾ ਪਹਿਲਾਂ ਤਾਂ ਦੂਰ ਸੀ ਨਾ ਸਵੇ ਕਹੀ ਨਹੀਂ ਨਹੀਂ ਮੰਨਦੇ ਸਵੇਦਾਰ ਦਾ ਇਹ ਸਿਵੇਂ ਦਾ ਨਹੀਂ ਮੰਨਦਾ ਜਾਂ ਸਵੇ ਦੇਖਣ ਲੱਗ ਜਾਂ ਚੜਦੇ ਫੇਰ ਮੰਨਦਾ ਵੀ ਸਵੇ ਸੱਚੀ ਉਹ ਸਵੇ ਦੇ ਕੋਲ ਆ ਗਏ ਅਸੀਂ ਤਾਂ 2-4 ਕਿਲੋਮੀਟਰ ਪਹਿਲਾਂ ਨਹੀਂ ਮੰਨਦਾ ਕੋਈ ਵੀ ਸਵੇਦਾਰ ਦਾ ਇਹ ਤਾਂ ਜਦ ਨੇੜੇ ਆ ਜਾ ਜਦ ਦੇਖਦਾ ਵੀ ਸਵੇ ਆ ਗਏ ਤਾਂ ਸੱਚੀ ਆ ਗਏ ਸਵੇ ਸੱਚੀ ਉੱਥੇ ਆ ਗਏ ਜਿਹਦੇ ਗੱਲਾਂ ਸੁਣਦੇ ਤੇ ਅੱਗਾ ਬਿਲਕੁਲ ਬੰਦ ਹੈ ਬਹੁਤ ਖਤਰੇ 'ਚ ਹੈ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂਵੇਂ ਕਰ ਕਰ ਜੰਤੋ ਪਾਇਆ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਜਿੰਨੀ ਮਾਇਆ ਸਭ ਹੋਂਵੇਂ ਦਾ ਕਾਰਨ ਹੈ ਗੁਰਦਾਰੇ ਵਿੱਚ ਮਾਇਆ ਦਾ ਵੜਨਾ ਹੋਂਵੇਂ ਦਾ ਵੜ ਗਈ ਆ ਕੇ ਸਾਰੇ ਹੋਂਵੇਂ ਭਰੀ ਹੋਈ ਹੈ ਲੀਡਾਂ ਅਰੇ ਦਾ ਹੀ ਭਰਮ ਛਾਇਆ ਪਈ ਹੋਈ ਹੈ ਮਤ ਮਾਰੀ ਗਈ ਛਾਇਆ ਨੇ ਮਤ ਮਾਰਦੀ ਹੋਂਵੇਂ ਕਰ ਕਰ ਜੰਤੋ ਪਾਇਆ ਉਹ ਜੰਤ ਦਾ ਜਨਮੇ ਹੋਮੇ ਕਰਕੇ ਹੋਇਆ ਸੀ ਉਹ ਗੁਰਦੁਆਰੇ ਦਾ ਜਨਮ ਮਨ ਕੱਟ ਹੋਣਾ ਦਾ ਤੁਸੀਂ ਇੱਥੇ ਮਾਇਆ ਬਾਣ ਇਹਦੇ ਕਰਕੇ ਦਾ ਜਨਮ ਹੋਇਆ ਉਹ ਛੱਡਣੀ ਸੀ ਇੱਥੇ ਹੋਮੇ ਕੱਟਣੀ ਸੀ ਆ ਕੇ ਇੱਥੇ ਮਾਇਆ ਦੀ ਲੋੜ ਨਹੀਂ ਸੀ ਇੱਥੇ ਤਾਂ ਮਾਇਆ ਤੋਂ ਵਿਰੋਧੀ ਪ੍ਰਚਾਰ ਦੀ ਲੋੜ ਸੀ ਇੱਥੇ ਗਰੀਬੀ ਕਦਾ ਹਮਾਰੀ ਦੀ ਲੋੜ ਸੀ ਇੱਥੇ ਲੋੜ ਸੀ ਗਰੀਬੀ ਗਰਾ ਹਮਾਰੀ ਦੀ ਤੁਸੀਂ ਲਿਆ ਕੇ ਮਾਇਆ ਬਾੜ ਲਈ ਥੋੜੀ ਹੋਵੇ ਮੈਂ ਕੱਟੀ ਜਾਊਗੀ ਕੱਟੀ ਨਹੀਂ ਗਈ ਕੱਟੀ ਨਹੀਂ ਜਾ ਰਹੀ ਉਹ ਤਾਂ ਸਾਹਮਣੇ ਹੀ ਆ ਨਾ ਕੱਟ ਕੇ ਦਿਖਾਓ ਹੋਵੇ ਕਿਸੇ ਨੂੰ ਕੱਟ ਕੇ ਦਿਖਾਓ ਆਪਣੀ ਉਹ ਕੱਟ ਕੇ ਦਿਖਾਓ ਕਿਸੇ ਦੀ ਕੀ ਕੱਟਣੀ ਜਿਹੜੇ ਬੈਠੇ ਹੋਵੇ ਕੱਟ ਕੇ ਦਿਖਾਓ ਆਪਣੇ ਆਪਣੇ ਅੰਦਰੋਂ ਚਾਹੇਦਾਰੇ ਕੱਟ ਕੇ ਧੋਣ ਛੱਡ ਕੇ ਧੋਣ ਫਿਰ ਮੰਨਾ ਗਿਆ ਸੀ ਪ੍ਰੈਕਟੀਕਲ ਕਰਕੇ ਦਿਖਾਓ ਹੁਣ ਤਾਂ ਗੱਲ ਬਣੂਗੀ ਕੁਝ ਕਰਕੇ ਦਿਖਾਓ ਤਾਂ ਗੱਲ ਬਣੂਗੀ ਗੱਲਾਂ ਨਾਲ ਨਹੀਂ ਸਰਨਾ ਹੋਮੇ ਬੁਝੇ ਤਾਂ ਦਰ ਸੁਝੇ ਹੋਮੇ ਬੁਝੇ ਤਾਂ ਉਹ ਮੇਰਾ ਇਹ ਪਤਾ ਹੁੰਦਾ ਛੱਡਣ ਦਾ ਵੇ ਹੋਵੇ ਦਾ ਪਤਾ ਹੀ ਲੱਗਦਾ ਹੋਵੇ ਬੁਝਣੀ ਬੜੀ ਔਖੀ ਗੱਲ ਹੈ ਜਿੰਨੇ ਧਾਰਮਿਕ ਆਦਮੀ ਧਰਮ ਕਰਮ ਕਰਨ ਵਾਲੇ ਸੀ ਉਹਨਾਂ ਨੂੰ ਹੋਵੇ ਦਾ ਨਹੀਂ ਪਤਾ ਲੱਗਿਆ ਸਭ ਤੋਂ ਔਖੀ ਗੱਲ ਹੋਵੇ ਬੁਝਣੀ ਹੈ ਦੇਖੋ ਲੋਭ ਦਾ ਸਾਨੂੰ ਪਤਾ ਲੱਗਦਾ ਮੋਹ ਦਾ ਸਾਨੂੰ ਮਹਿਸੂਸ ਹੁੰਦਾ ਹੈ ਕ੍ਰੋਧ ਦਾ ਤਾਂ ਗਵਾਂਡੀਆਂ ਨੂੰ ਵੀ ਪਤਾ ਲੱਗਿਆ ਕ੍ਰੋਧ ਦਾ ਬਹੁਤ ਦੂਰ ਦੂਰ ਤੱਕ ਸੇਕ ਹੋਣ ਲੱਗਿਆ ਜਾਂਦਾ ਆਪ ਵੀ ਕਹਿੰਦਾ ਹਰ ਗੁੱਸਾ ਆ ਗਿਆ ਸੀ ਉਹ ਕੀ ਕਰੀਏ ਆਪ ਵੀ ਮਨ ਲੈਂਦਾ ਗੁੱਸੇ ਹੋ ਮੈਨੂੰ ਨਹੀਂ ਕੋਈ ਲੋਕ ਦਾ ਵੀ ਪਤਾ ਲੱਗਦਾ ਹੋ ਮੈਨੂੰ ਨਹੀਂ ਪਤਾ ਲੱਗਦਾ ਹੋ ਮੈਨੂੰ ਨਹੀਂ ਪਤਾ ਲੱਗਦਾ ਹੈ ਹਉਮੈਦਾ ਦਾ ਵਜੂਦ ਹੈ ਇਸ ਕਰਕੇ ਜਿੰਨੇ ਧਰਮ ਦੇ ਕਰਮ ਕਰੇ ਹਉਮੈ ਵਿੱਚ ਬਦਲੀ ਗਏ ਇਹਨੂੰ ਪਤਾ ਨਹੀਂ ਲੱਗਿਆ ਪਾਠ ਪੜਿਓ ਔਰ ਬੇਦ ਵਿਚਾਰਿਓ ਡਿਵਲਪ ਅੰਗ ਸਾਧੇ ਕਰਿਆ ਨਾ ਧਰਮ ਸੀ ਨਾ ਹੈ ਪੰਜ ਜਨਾਂ ਤੋਂ ਸੰਤਰਾ ਛੱਡ ਕੇ ਅਦਕ ਅਹਮਦ ਬੁੱਧੀ ਚੌਮੇ ਬਣੀ ਇਹ ਪਤਾ ਲੱਗ ਜਾਂਦਾ ਬਦਲ ਦਿੰਦੇ ਸਭ ਤੋਂ ਔਖੀ ਗੱਲ ਹੈ ਹੋਵੇ ਬੁਝਣਾ ਇਹਦੇ ਕਰਕੇ ਹੁਮੇ ਬੁਝੇ ਤਾਂ ਦਾ ਸੁਝੇ ਜਿਹਨੇ ਬੁਝ ਲਈ ਉਹਨੂੰ ਤਾਂ ਦਸ ਉਦਾਰ ਦੀ ਜਾਂਦਾ ਉਹਦੇ ਦਸ ਉਦਾਰ ਕਹਿੰਦੇ ਨੇ ਨਾ ਦਿਮਾਗ ਨੂੰ ਉਹਨਾਂ ਦਾ ਇਹਦਾ ਦਿਮਾਗ ਖਰਾਬ ਹੈ ਹੋਵੇ ਦਿਮਾਗ ਕਿਹਨੇ ਖਰਾਬ ਕੀਤਾ ਦਿਮਾਗ ਕੀਤਾ ਹੋਵੇ ਨੇ ਖਰਾਬ ਉਹਨੂੰ ਮੈਂ ਤੋਂ ਗ੍ਰਸਤ ਨਹੀਂ ਜਿਹੜੇ ਦਿਮਾਗ ਕਹਿੰਦੇ ਨੇ ਦਸ ਉਦਾਰ ਨੂੰ ਤੇ ਤਮਾਮ ਨੇ ਬੁਝ ਲਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਾਡਾ ਦਿਮਾਗ ਖਰਾਬ ਹੈ ਉਹ ਤਾਂ ਉਹਨਾਂ ਨੂੰ ਦਸਮ ਦਵਾਰ ਦਾ ਵੀ ਪਤਾ ਲੱਗ ਜੂਗਾ ਉਹ ਤਾਂ ਉਹਨਾਂ ਨੂੰ ਪਤਾ ਲੱਗ ਜੂਗਾ ਦਸਮ ਦਵਾਰ ਕਿੱਥੇ ਹੁੰਦਾ ਹਉਮੈ ਕਿਵੇਂ ਬੁੱਝੀ ਜਾਊਗੀ ਤਿੰਨ ਅੰਤਰ ਹੋਮੇ ਕੰਡਾ ਹੈ ਜਿਵੇਂ ਜਿਵੇਂ ਚਲਾ ਚੁਭੇ ਦੁੱਖ ਪਾਵੇ ਜਮ ਕਾਲ ਸਹਿ ਸਰ ਠੰਡਾ ਹੈ ਹਉਮੈ ਦਾ ਕੰਡਾ ਜਿਹੜੀ ਚਿੰਤਾ ਹੈ ਨਾ ਚਿੰਤਾ ਅੰਦਰ ਇਹ ਹਉਮੈ ਦਾ ਕੰਡਾ ਹੈ ਚਿੰਤਾ ਦਾ ਪਤਾ ਹਉਮੈ ਦਾ ਨਹੀਂ ਪਤਾ ਹਉਮੈ ਚਿੰਤਾ ਦਾ ਕਾਰਨ ਬਸ ਜਿੱਦਣ ਚਿੰਤਾ ਜਿੰਨਾ ਚਿਰ ਹੈਗੀ ਉਹਨਾਂ ਚਿਰ ਹਉਮੈ ਹੈਗੀ ਹਉਮੈ ਦਾ ਨਹੀਂ ਪਤਾ ਲੱਗਣਾ ਕਿਸੇ ਨੂੰ ਵੀ ਕਾਰਨ ਤੋਂ ਪਤਾ ਲੱਗਣਾ ਡਾਕਟਰ ਬੂਦ ਦੇ ਕਹਿੰਦੀ ਦੱਸ ਸਕਦਾ ਕਿਸੇ ਦਾ ਵੀ ਕਿੰਨਾ ਬੁਖਾਰ ਹੈ ਥਰਮਾਮੀਟਰ ਲਾਉਣਾ ਪੈਂਦਾ ਚਾਹੇ ਡਾਕਟਰ ਹੀ ਹੋਵੇ ਥਰਮਾਮੀਟਰ ਹੈ ਸਾਡੇ ਕੋਲ ਇਹ ਦੇਖਣ ਦਾ ਚਿੰਤਾ ਜਿੰਨੀ ਹੈਗੀ ਉਹ ਨਹੀਂ ਹੋਵੇ ਜ਼ਿਆਦਾ ਚਿੰਤਾ ਹੈ ਤਾਂ ਜ਼ਿਆਦਾ ਹੋਵੇ ਥੋੜੀ ਚਿੰਤਾ ਹੈ ਥੋੜੀ ਹੋਵੇ ਚਿੰਤਾ ਜਾਏ ਮਿਟੇ ਸਰਕਾਰ ਉਦੋਂ ਮਿਟੂਗਾ ਜਦੋਂ ਚਿੰਤਾ ਮਿਟ ਗਈ ਤੁਹਾਡੇ ਅੰਦਰੋਂ ਇਹ ਨਿਸ਼ਾਨੀ ਹੈ ਬਸ ਹੋਰ ਕੋਈ ਨਿਸ਼ਾਨੀ ਮੀਟਰ ਸਾਡਾ ਮੀਟਰ ਦਾ ਦੱਸਣਾ ਬੁਖਾਰ ਹੈ ਨਹੀਂ ਚਿੰਤਾ ਦਾ ਸਾਨੂੰ ਪਤਾ ਲੱਗਦਾ ਹੈ ਜਿੰਨਾ ਚਿਰ ਅੰਦਰ ਚਿੰਤਾ ਹੈ ਉਹਨਾਂ ਚਿਰ ਹਉਮੈ ਹੈ ਇਹ ਤਰੀਕਾ ਕਿਸੇ ਨੇ ਨਹੀਂ ਦੱਸਿਆ ਗੁਰਬਾਣੀ ਨੇ ਦੱਸਿਆ ਹਉਮੈ ਦਾ ਨਹੀਂ ਪਤਾ ਲੱਗਣਾ ਬੜੇ ਬੜੇ ਨੂੰ ਨਹੀਂ ਲੱਗਿਆ ਪਤਾ ਹਉਮੈ ਦਾ ਜਿੱਤੇ ਰਾਮ ਸੇ ਕ੍ਰਿਸ਼ਨ ਦੇ ਉਹ ਤਾਂ ਹੈ ਤੈਨਾਂ ਖਾਲ ਖਾਪਿਓ ਨਾ ਨਹੀਂ ਹਉਮੈ ਦਾ ਪਤਾ ਲੱਗਿਆ ਤੈਨਾਂ ਖਾਲ ਖਾਪਿਓ ਨਾ ਤੇ ਕਾਲ ਕਾਏ ਜਿੱਤੇ ਔਲੀਆ ਅੰਬੀਆ ਗੌਸ ਹੋਏ ਹਨ ਸਵੇ ਕਾਲ ਕੇ ਅੰਤ ਦਾੜਾ ਤਨੇ ਹਨ ਕਿਉਂ ਹਉਮੈ ਦਾ ਨਹੀਂ ਪਤਾ ਲੱਗਿਆ ਕਿਸੇ ਨੂੰ ਹਉਮੈ ਦਾ ਨਹੀਂ ਪਤਾ ਲੱਗਿਆ ਸਾਰਿਆਂ ਨੂੰ ਜਿੰਨੇ ਬੜੇ ਬੜੇ ਅਵਤਾਰ ਹੋਏ ਨੇ ਬੋਵੇਂ ਦਾ ਨਹੀਂ ਪਤਾ ਲੱਗਿਆ ਕਿਸੇ ਨੂੰ ਵੀ ਜਿਹੜੀਆਂ ਮੱਤਾਂ ਨੇ ਅੱਜ ਦੁਨੀਆ ਬਣਾਈਆਂ ਸਾਰੇ ਹੋਮੇ ਤੋਂ ਗ੍ਰਸਤ ਨੇ ਕਿਸੇ ਨੂੰ ਹੋਮੇ ਦਾ ਨਹੀਂ ਪਤਾ ਲੱਗਿਆ ਜੋ ਕੁਝ ਆਦਮੀ ਪੁੰਨਦਾਨ ਕਰਦਾ ਕਰਦਾ ਤੀਰਥ ਕਰਦਾ ਕਿਸੇ ਨੂੰ ਹੋਮੇ ਦਾ ਨਹੀਂ ਪਤਾ ਲੱਗਿਆ ਤੈਸਾ ਮਾਨ ਤੈਸਾ ਅਭਮਾਨ ਜਦੇ ਹੋਮੇ ਬਣ ਜਾਂਦੀ ਹੈ ਜੋ ਕਰਦਾ ਹੋਮੇ 'ਚ ਬਦਲ ਜਾਂਦਾ ਜੋ ਕਰਦਾ ਹੋਮੇ 'ਚ ਬਦਲ ਜਾਂਦਾ ਇਸ ਕਰੇ ਕਰਮ ਕਰਦਾ ਹੋਏ ਕਬੀ ਤੇ ਕੋ ਹੋਤ ਪ੍ਰਾਪਤ ਗਿਆਨ ਤਾਂ ਹੋਏ ਤੇ ਕਾਮੀ ਵਾਲੀ ਗੱਲ ਹੈ ਜਿਹੜੀ ਇਹ ਹੈ ਹੋਵੇ ਤੋਂ ਬਚ ਕੇ ਕਰਨਾ ਕਰਨਾ ਵੀ ਹੋਵੇ ਤੋਂ ਬਚਣ ਇਹ ਗਿਆਨ ਮਾਰਗ ਹੋਵੇ ਦਾ ਨਹੀਂ ਪਤਾ ਲੱਗਣਾ ਹੋਵੇ ਬੁੱਝਾ ਤਾਂ ਦਾ ਸੂਝ ਕਿੱਡੀ ਵੱਡੀ ਗੱਲ ਹੈ ਕਿੱਡੀ ਵੱਡੀ ਗੱਲ ਆ ਹਉਮੈ ਬੂਝਾ ਤਾਂ ਨਾ ਸੁਝਾ ਉਹਨੂੰ ਦੁਆਰੇ ਦੇਖ ਜਾਣਾ ਵੀ ਆਏ ਦੁਆਰੇ ਸੇ ਨਿਕਲ ਕੇ ਉਹਨੇ ਬਾਹਰ ਚਲੇ ਜਾਣਾ ਮੁਕਤ ਦੁਆਰਾ ਹੈ ਹਉਮੈ ਬੂਝ ਲਵੇ ਜੇ ਫਿਰ ਤਾਂ ਦਰਵਾਜ਼ਾ ਖੋਲਿਆ ਬਾਹਰ ਹਉਮੈ ਬੂਝਾ ਤਾਂ ਦਾ ਸੁਝਾ ਨਹੀਂ ਤਾਂ ਕੀ ਗਿਆਨ ਵੀ ਹੋਣਾ ਕਤ ਕਤ ਦੂਜੇ ਗੱਲ ਤਾਂ ਗਿਆਨ ਦੀ ਹੋਈ ਨਾਮ ਦੀ ਤਾਂ ਗੱਲ ਹੈ ਨਹੀਂ ਇੱਥੇ ਨਾਮ ਦੀ ਤਾਂ ਗੱਲ ਨਹੀਂ ਕੀਤੀ ਗਿਆਨ ਦੀ ਕੀਤੀ ਗੱਲ ਇੱਥੇ ਨਾ ਜਪਦੀ ਨਾ ਤਪਦੀ ਛਟਕਾਰਾ ਕਰਦਾ ਗਿਆਨ ਵੀ ਹੋਣਾ ਕਥ ਨੂੰ ਚ ਨਹੀਂ ਗੱਲਾਂ ਬਥੇਰੀਆਂ ਕਥਨ ਕਰਦਾ ਬੜੇ ਲੈਕਚਰ ਕਰਦਾ ਬੜੇ ਉਪਦੇਸ਼ ਕਰਦਾ ਗਿਆਨ ਹੈ ਦੀ ਸਮਝ ਹੈ ਦੀ ਸਭ ਤੋਂ ਸਖਣੇ ਨੇ ਲੋਕ ਸਾਰੇ ਕਥ ਨੂੰ ਚ ਜਿੰਨਾ ਕਥਨ ਕਰੀਆ ਜਾਂਦਾ ਉਹਨਾਂ ਹੀ ਉਲਝੀ ਜਾਂਦਾ ਆਪਣੇ ਕਥਨਾ ਜੁੜ ਗਏ ਜਿੰਨੇ ਵੀ ਸਾਰੇ ਕਥਾ ਬਾਜ ਕੁਲਦੇ ਪਏ ਆਪਣੇ ਕਥਨਾ ਜੁੜਦੇ ਪਏ ਟੀਕੇ ਆਪਣੇ ਜਿਹੜੇ ਟੀਕੇ ਲੱਗੇ ਨੇ ਸਾਰੇ ਉਲਝੇ ਪਏ ਪੁਰਬਾਬ ਨੂੰ ਵੀ ਮੰਨੀ ਜਾਂਦੇ ਨੇ ਗੁਰਬਾਣੀ ਨੂੰ ਵੀ ਉਠਾਈ ਜਾਂਦੇ ਨੇ ਇਹ ਵੀ ਲਿਖੀ ਜਾਂਦੇ ਨੇ ਬਾਪੋ ਨਾਮਰੇ ਬਸ ਨਹੀਂ ਪੁਰਬਾਬ ਨੂੰ ਮੰਨੀ ਵੀ ਜਾਂਦੇ ਨੇ ਇਹ ਵੀ ਲਿਖੀ ਜਾਂਦੇ ਨੇ ਕਿਤੇ ਵਰਮੇ ਘਟ ਘੜੀਏ ਬਹੁਤ ਨੂੰ ਤੇਰੇ ਜੇਲੇ ਪ੍ਰਮਾਣ ਵੀ ਮੰਨੀ ਜਾਂਦੇ ਨੇ ਕਿੰਨੇ ਕੇਲੇ ਪ੍ਰਮਾਣ ਮੰਨੀ ਜਾਂਦੇ ਨੇ ਉਹ ਕੇਤੇ ਵਰਮੇ ਘਟ ਘੜੀਏ ਵੀ ਮੰਨੀ ਜਾਂਦੇ ਹੁਣ ਤੇ ਨਹੀਂ ਹੋਇਆ ਤਾਂ ਹੋਰ ਕੀ ਨੇ ਗਿਆਨ ਬੂੜੇ ਨੇ ਸਾਰੇ ਕਟ ਕਟ ਉੱਚੀ ਜਾਂਦੇ ਨੇ ਸਾਰੇ ਵਿਦਵਾਨ ਗਿਆਨ ਬੂੜੇ ਕਸਰ ਤੇ ਵਿੱਚ ਜੇ ਹੋਏ ਨੇ ਨਾਨਕ ਹੁਕਮੀ ਲਿਖੀ ਐ ਲੇਖ ਨਾਨਕ ਹੁਕਮੀ ਲਿਖੀ ਐ ਲੇਖ ਨਾਨਕ ਕਹਿੰਦਾ ਲੇਖ ਕੀ ਐ ਲੇਖ ਕੋਈ ਨਹੀਂ ਕੋਈ ਲੇਖ ਦੀ ਕੋਈ ਕਿਤਾਬ ਨਹੀਂ ਭੇਜੀ ਨਾਲ ਆ ਹੁਕਮ ਹੁੰਦਾ ਇਹੀ ਲੇਖ ਹੈ ਨਾਲ ਦੀ ਨਾਲ ਜੋ ਹੁਕਮ ਹੋ ਗਿਆ ਉਹ ਲੇਖ ਹੈ ਹੁਕਮ ਦੇ ਵਿੱਚ ਤਬਦੀਲੀ ਆਉਂਦੀ ਹੈ ਸਾਡੀ ਸੋਚ ਮੁਤਾਬਕ ਸੋਚ ਚੰਗੀ ਹੈ ਹੁਕਮ ਠੀਕ ਸਾਡੇ ਹੱਕ ਜਾਈ ਜਾਂਦਾ ਸੋਚ ਮਾੜੀ ਹੁੰਦੀ ਹੈ ਤੇ ਹੁਕਮ ਖਲਾਫ ਜਾਈ ਜਾਂਦਾ ਕੋਈ ਲਿਖਿਆ ਹੋਇਆ ਉਸ ਤਰੀਕੇ ਨਾਲ ਜਿਵੇਂ ਪੰਡਤ ਕਹਿੰਦਾ ਕੋਈ ਉਹ ਜਿਹਾ ਲਿਖਤ ਨਹੀਂ ਹੈ ਜਿਵੇਂ ਸੰਤ ਕਹਿੰਦੇ ਨੇ ਸੰਤ ਤਾਂ ਹਿੰਦੂ ਨੇ ਸਾਰੇ ਜਿਹੜੇ ਵਿੱਚ ਆਦਮੀ ਹੈਗਾ ਉਹਦਾ ਆਚਰਣ ਕਹਿੰਦਾ ਉਹਨੂੰ ਉਥੋਂ ਬੈਨੀਫਿਟ ਮਿਲ ਜਾਂਦਾ ਜਦ ਸੁਧਾਰ ਆ ਜਾਂਦਾ ਜੇ ਵਿਗੜ ਜਾਂਦਾ ਕੈ ਲੋੜ ਵੱਜ ਜਾਂਦੀ ਹੈ ਜੇ ਚੰਗਾ ਆਚਰਣ ਹੁੰਦਾ ਉਹ ਮਾਫ ਹੋ ਜਾਂਦਾ ਮਾਫੀ ਮਿਲ ਜਾਂਦੀ ਹੈ ਨਾਲ ਦੀ ਨਾਲ ਉਹਦਾ ਜੇ ਬਿਹੇਵੀਅਰ ਬਦਲਦਾ ਹੈ ਅਤਵਾਦੀ ਨੇ ਬਦਲ ਜਾਂਦੇ ਨੇ ਸਰਕਾਰ ਨਾਲ ਨਾਲ ਰਹਿੰਦੀ ਕਹਿੰਦੇ ਨਹੀਂ ਹੁਣ ਸੁਧਰ ਗਿਆ ਸੁਧਰ ਗਿਆ ਸਰਕਾਰ ਦੇ ਮਿਨਿਸਟਰ ਬਣ ਜਾਂਦਾ ਨੇ ਆ ਕੇ ਸਰਕਾਰ ਦੀ ਰਾਜ ਨਾਲ ਜਾਂਦਾ ਨੇ ਆ ਕੇ ਉਹ ਸੁਭਾ ਛੱਡਦਾ ਉਲਟਾ ਇਹ ਹੁਕਮ ਦਾ ਵਿਰੋਧ ਛੱਡਦੀ ਹੈ ਕਰਨਾ ਹੋਵੇ ਬੁੱਝ ਲਿਆ ਹੋਵੇ ਹੁਕਮ ਦਾ ਵਿਰੋਧ ਹੋਵੇ ਨਾਵੇ ਨਾਲ ਵਿਰੋਧ ਹੈ ਹੋਵੇ ਦਾ ਨਾਮ ਨਾਲ ਵਿਰੋਧ ਹੈ ਸੱਚ ਹੁਕਮ ਨਾਲ ਵਿਰੋਧ ਹੈ ਦੋਇਨਾ ਵਸੇ ਇਕਠਾਏ ਉਹ ਵਧਾਤਵਾਦੀ ਹੈ ਇਹ ਸੱਚਖੰਡ ਦਾ ਅਤਵਾਦੀ ਹੈ ਇਹਦੇ ਹੋਮੇ ਵਾਲੇ ਨੇ ਸਭ ਸੱਚਖੰਡ ਦੇ ਅਤਵਾਦੀ ਨੇ ਪਰਮੇਸ਼ਰ ਦੇ ਖਿਲਾਫ ਨੇ ਖੜੇ ਹੈ ਉਹਦੇ ਤਰ੍ਹਾਂ ਜੇ ਬੁਝ ਲਵੇ ਗਲਤੀ ਨੂੰ ਫਿਰ ਸੁਧਾਰ ਵੀ ਲੈਂਦਾ ਇਹ ਤਾਂ ਗਲਤ ਹੈ ਨਾਨਕ ਹੁਕਮ ਹੀ ਲਿਖੀ ਹੈ ਨਾਨਕ ਕਹਿੰਦਾ ਹੁਕਮ ਹੀ ਲਿਖਿਆ ਲੈ ਲੇਖ ਲੇਖ ਜੋ ਲਿਖਿਆ ਜਾਂਦਾ ਨਾਲ ਦੀ ਨਾਲ ਲਿਖਿਆ ਜਾਂਦਾ ਨਾਲ ਦੀ ਨਾਲ ਉਹ ਜਾਂ ਸਾਡੇ ਹੱਕ ਚ ਆ ਜਾਂਦਾ ਜੇ ਅਸੀਂ ਉਹਦੇ ਅਨਸਾਰ ਹੋ ਗਏ ਹੁਕਮ ਸਾਡੇ ਹੱਕ ਚ ਆ ਜਾਂਦਾ ਜੇ ਅਸੀਂ ਖਿਲਾਫ ਹੁੰਦੇ ਚਲੇ ਜਾਂਦੇ ਹੁਕਮ ਖਿਲਾਫ ਹੁੰਦਾ ਚਲੇ ਉਹਦੇ ਕੀ ਇਹਦਾ ਸਾਡੇ ਆਪਣੇ ਤੇ ਡਿਪੈਂਡ ਕਰਦਾ ਹੈ ਅਸੀਂ ਆਪਣਾ ਜੀਵਨ ਚਾਹੇ ਆਪਣੇ ਅਸੀਂ ਸਵਾਲ ਲਈਏ ਜੇ ਪੈਰ ਕੋੜਾ ਮਾਰ ਜਾਈਏ ਚਾਹੇ ਦੂਰ ਹੁੰਦੇ ਚਲੇ ਜਾਈਏ ਹੁਕਮ ਦਾ ਵਿਰੋਧ ਕਰਾਂਗੇ ਹੁਕਮ ਸਾਡੇ ਵਿਰੋਧੀ ਹੁੰਦਾ ਚਲਾ ਜਾਊਗਾ ਹੁਕਮ ਦੇ ਅਸੀਂ ਅਨੁਸਾਰੀ ਹੋਵਾਂਗੇ ਤਾਂ ਸਾਡੇ ਹੱਕ ਹੁੰਦਾ ਚਲਾ ਜਾਊ ਬਸ ਆਹੀ ਲੇਖ ਹੋਰ ਲੈ ਕੁਛ ਨਹੀਂ ਜਿਹਾ ਵੇਖਾ ਤੇਹਾ ਵੇਖ ਬਸ ਜਿਹਾ ਵੇਖਾ ਤੇਹਾ ਵੇਖ ਜਾਇਆ ਉਹ ਦੇਖਦਾ ਇਹ ਦੇਖਦਾ ਹੁਕਮ ਨੂੰ ਉਹ ਦੇਖਦਾ ਉਸੇ ਨਿਗਾਹ ਹੈ ਜਿਹਾ ਵੇਖੇ ਤੇ ਹਵੇ ਜਿਵੇਂ ਜਿਸ ਦ੍ਰਿਸ਼ਟੀ ਨਾਲ ਤੈਨੂੰ ਪਰਮੇਸ਼ਰ ਦੇਖਦਾ ਉਹ ਦ੍ਰਿਸ਼ਟੀ ਨਾਲ ਤੂੰ ਸੰਸਾਰ ਨੂੰ ਦੇਖ ਪਰਮੇਸ਼ਰ ਦੀ ਦ੍ਰਿਸ਼ਟੀ ਕੀ ਹੈ ਜਾਲੂ ਕਿਰਪਾਲੂ ਜਿਵੇਂ ਪਰਮੇਸ਼ਰ ਦੇਖਦਾ ਜਿਹੜੀ ਦ੍ਰਿਸ਼ਟੀ ਨਾਲ ਸੰਸਾਰ ਨੂੰ ਸਾਰੇ ਨੂੰ ਜੀ ਜੰਤਰੂ ਉਸ ਦ੍ਰਿਸ਼ਟੀ ਦਾ ਤੂੰ ਦੇਖ ਫਿਰ ਤੂੰ ਪਰਮੇਸ਼ਰ ਦੇ ਧੜੇ ਚਲਿਆ ਗਿਆ ਉਹਦਾ ਹੀ ਹੋ ਗਿਆ ਤੂੰ ਦ੍ਰਿਸ਼ਟੀ ਕੋਣ ਬਦਲ ਆਪਣਾ ਪਰਮੇਸ਼ਰ ਵਾਲੀ ਦ੍ਰਿਸ਼ਟੀ ਲੈ ਬਵੇ ਬੁੱਧੀ ਤਾਂ ਮਿਲੂਗੀ ਸਾਨੂੰ ਦ੍ਰਿਸ਼ਟੀ ਆਪਣੀ ਬਦਲਣੀ ਹੋਊਗੀ ਜਿਹਾ ਵੇਖਾ ਜਿਹਾ ਜਿਹਾ ਪਰਮੇਸ਼ਰ ਤੈਨੂੰ ਵੇਖਦਾ ਜਿਹੜੀ ਦ੍ਰਿਸ਼ਟੀ ਨਾਲ ਜੇ ਜੀ ਤੇ ਤੂੰ ਚਾਹੁੰਦਾ ਮੇਰੇ ਨਾਲ ਇਹ ਜਾਂ ਸ਼ੁਰੂ ਹੋਣਾ ਚਾਹੀਦਾ ਤੂੰ ਸਾਰਿਆਂ ਨੂੰ ਹਜਾਈ ਕਰ ਤੂੰ ਦਾ ਘਰ ਹੋਰ ਕੋਈ ਕਰੇ ਨਾ ਕਰੇ ਤਾਂ ਕਿਸੇ ਦੇ ਕੀ ਲੈਣਾ ਇਹ ਇੱਕ ਪਰਸਨਲ ਆਦਮੀ ਪਰਸਨਲ ਇਹ ਕਰ ਸਾਰਿਆਂ ਵਾਸਤੇ ਸਾਰਿਆਂ ਵਾਸਤੇ ਨਹੀਂ ਤੂੰ ਆਪਣਾ ਕਰਤਾ ਹੈ ਕਿਸੇ ਦੇ ਕੀ ਲੈਣਾ ਜਿਹੜਾ ਕਰ ਲੂਗਾ ਉਹ ਬੈਨੀਫਿਟ ਮਿਲ ਜੂਗਾ ਨਹੀਂ ਕਰੂਗਾ ਆਪਣੀ ਕੀਤੀ ਪਾਊਗਾ ਇਸ ਕਰਕੇ ਆਪਣੇ ਦਰਬਾਰ ਵਿੱਚ ਸਿਰ ਦੀ ਵਕਤ ਦੇਖਣ ਵਾਲੀ ਗੱਲ ਹੈ ਸਿੱਖੀ ਇਹ ਨਹੀਂ ਹੈ ਵੀ ਲੋਕਾਂ ਨੂੰ ਰੌਲਾ ਪਾਈ ਜਾਓ ਤੁਸੀਂ ਆਪਣਾ ਆਪਣੇ ਮਨ ਨੂੰ ਬਣਾਉਣ ਵਾਲੀ ਗੱਲ ਬਣਾਉਣਾ ਸੀ ਆਪਣੇ ਮਨ ਨੂੰ ਲਾਗੇ ਲੋਕਾਂ ਦੇ ਮਨ ਨੂੰ ਬਣਾਉਣਾ ਆਪਣਾ ਬੰਦਿਆ ਕੋਈ ਨਹੀਂ ਆਪਣੇ ਨੂੰ ਮਨਾਉਂਦੇ ਕੋਈ ਨਹੀਂ ਆਪਣਾ ਤਾਂ ਆਪ ਸਾਰੇ ਕਹਿੰਦੇ ਨੇ ਮੈਂ ਤਾਂ ਸਿਖਾਈ ਮੇਰੇ ਤਾਂ ਕੋਈ ਹੀ ਸਵਾਲ ਪੈਦਾ ਹੁੰਦਾ ਹੀ ਨਹੀਂ ਆਪੇ ਫੈਸਲਾ ਦੇ ਲਿਆ ਨਾ ਆਪਣਾ ਆਪਣੇ ਬਾਰੇ ਫੈਸਲਾ ਆਪੇ ਦੇ ਲਿਆ ਮੈਂ ਤਾਂ ਸਿੱਖ ਹੈਗਾ ਹੀ ਪਾਗਲ ਹੈ ਜਿਹੜਾ ਮੈਨੂੰ ਸਿੱਖ ਨਹੀਂ ਮੰਨਦਾ ਆ ਵੇਖੇ ਹੁਣ ਵੇਖੇ ਪਰਮੇਸ਼ਰ ਉਹ ਵੇਖਦਾ ਜਿਵੇਂ ਸਾਰਿਆਂ ਨੂੰ ਵੇਖਦਾ ਜੇ ਸਾਰਿਆਂ ਨੂੰ ਨਾਮ ਰੱਖੇ ਤੈਨੂੰ ਤਾਂ ਵੇਖਦਾ ਨਾ ਤੂੰ ਇਹ ਕਿਉਂ ਨਹੀਂ ਦੇਖਦਾ ਸਾਰਿਆਂ ਨੂੰ ਕਿਉਂ ਸਾਰਿਆਂ ਨੂੰ ਦੇਖ ਕਿਉਂ ਉਹਦੀ ਔਲਾਦ ਹੈ ਸਾਰੇ ਜੀ ਜੰਤ ਠਾਕਰ ਕਰੋ ਹੈ ਜਿਹੜਾ ਬੰਦਾ ਤੇਰੇ ਤੇ ਮਿਹਰਬਾਨ ਹੈ ਰਾਜਾ ਰਾਜੇ ਦੀ ਔਲਾਦ ਨੂੰ ਤੂੰ ਫਿਰ ਕਿਹੜੀ ਨਜ਼ਰ ਦੇਖੇਗਾ ਕਿਹੜੀ ਨਜ਼ਰ ਦੇਖੇਗਾ ਇਹ ਰਾਜਾ ਨਹੀਂ ਵੀ ਮਿਹਰਬਾਨ ਤਾਂ ਵੀ ਉਹ ਦੂਈ ਨਜ਼ਰ ਰੱਖਣਾ ਪੈਣਾ ਤੇ ਰਾਜਾ ਤੋਂ ਮਿਹਰਬਾਨੀ ਮਿਲਣੀ ਹੁੰਦਾ ਹੈ ਰਾਜਾ ਮਿਹਰਬਾਨ ਕਿਵੇਂ ਹੋਵੇ ਤਾਂ ਮਿਹਰਬਾਨ ਬਾਅਦ ਹੋਊ ਨਾ ਤੂੰ ਦੇਸ਼ੇ ਕੋਲ ਪਹਿਲਾਂ ਹੋਣਾ ਉਹਦੀ ਕਿਰਪਾ ਦ੍ਰਿਸ਼ਟੀ ਹਾਸਲ ਕਰਨਾ ਹੀ ਟਾਰਗੇਟ ਹੈ ਉਹ ਪਛੜੀ ਹੈ ਜੋਰ ਨਾਲ ਜੁਗਤੀ ਛੁੱਟੇ ਸੰਸਾਰ ਸੰਸਾਰ ਚ ਛੁਟਕਾਰਾ ਨਾ ਜੋਰ ਨਾਲ ਨਾ ਜੁਗਤੀ ਨਾਲ ਨਹੀਂ ਹੈ ਛੁਟਕਾਰਾ ਕਾਦੇ ਨਾਲ ਛੁਟਕਾਰਾ ਹੈ ਉਹਦੀ ਕਿਰਪਾ ਨਾਲ ਛੁਟਕਾਰਾ ਹੈ ਉਹਦੀ ਰਜ਼ਾ ਚੱਲਣ ਨਾਲ ਕਰਮ ਮਿਲੇ ਤਾਂ ਪਾਈ ਹੋਰ ਹਕਮਤ ਹੁਕਮ ਕਰਮ ਨਾਲ ਉਹਦੇ ਨਾਲ ਛੁਟਕਾਰਾ ਮੇਰ ਨਾਲ ਛੁਟਕਾਰਾ ਕੇ ਕਿਵੇਂ ਪ੍ਰਾਪਤ ਹੋ ਜੋ ਦੀ ਕਾਇਨਾਤ ਬਣਾਈ ਹੋਈ ਹੈ ਉਹਦੇ ਵਾਸਤੇ ਚੰਗਾ ਸੋਚ ਬਸ ਸੋਚ ਵਿੱਚ ਫਰਕ ਲਿਆ ਕਰ ਤੂੰ ਕੁਝ ਨਹੀਂ ਸਕਦਾ ਕਰ ਕੁਝ ਨਹੀਂ ਸਕਦਾ ਕਿ ਕਰ ਵੀ ਰਿਹਾ ਕਰਤਾ ਰਿਹਾ ਉਹਦਾ ਕਰਾਇਆ ਹੋਇਆ ਹੈ ਕਰਨ ਦਾ ਭਰਮ ਨਾ ਕਰ ਲਈ ਜੇ ਕਰਨ ਦਾ ਕਰ ਲਿਆ ਉਹ ਭਰਮ ਹੋ ਜੂ ਕਰਨ ਦਾ ਭਰਮ ਨਾ ਕਰੇ ਮੈਂ ਜੰਗਲ ਕੀਤਾ ਸੋਚ ਵਿੱਚ ਫਰਕ ਲੈ ਸੋਚ ਚੰਗਾ ਹੋਊਗਾ ਹੀ ਜੋ ਕਰਾਉਂਦਾ ਕਰਿਆ ਨਹੀਂ ਦਿੱਤੇ ਜਾਣਾ ਕੁਝ ਵੀ ਕਰਿਆ ਤੇ ਜੋ ਉਹ ਹੀ ਹੋਊਗਾ ਸੋਚ ਸੋਚ ਫਰਕ ਸੋਚ ਵਿੱਚ ਫਰਕ ਲਿਆਉਣਾ ਸਾਡੀ ਜ਼ਿੰਮੇਵਾਰੀ ਹੈ ਕਰਨਾ ਕਰਾਉਣਾ ਉਹਦੀ ਜ਼ਿੰਮੇਵਾਰੀ ਜੇ ਕਰਨਾ ਕਰਾਉਣਾ ਆਪਣੀ ਜ਼ਿੰਮੇਵਾਰੀ ਮੰਨ ਲਈ ਫਿਰ ਹੋਣਾ ਜੀ ਜਿੱਥੇ ਕਰਨ ਵਿੱਚ ਆਰ ਕਰਾਉਣ ਕਰਨ ਵਿੱਚ ਆਪਣੀ ਗੱਲ ਸਮਝਣਾ ਮੈਂ ਕੀਤਾ ਫਿਰ ਹੋਣਾ ਜੀ ਫਿਰ ਹੋਂ ਵਿੱਚ ਘਟਿਆ ਹੋਂ ਵਿੱਚ ਗਿਆ ਜਿਹੜਾ ਕਹਿੰਦਾ ਲੰਗਰ ਚਲਾਉਣਾ ਮੈਂ ਆ ਕਰਦਾ ਮੈਂ ਅਸੀਂ ਉਹ ਕਰਦੇ ਸੋ ਉਹ ਵਿੱਚ ਘਟਿਆ ਉਹ ਵਿੱਚ